ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮੂਰਖ ਅੰਧਕੋਰ ਸੰਸਾਰ ਦੀ ਦ੍ਰਿਸ਼ਟੀ ਮਾਰ ਕੇ ਲੰਬੀ ਨਾਲ ਦੇਖਿਆ ਤੋਂ ਫਿਰ ਕੇ ਤਾਂ ਇਹ ਲੱਗਿਆ ਵੀ ਲੋਕ ਤਾਂ ਮੂਰਖਾਂ ਕੋਲ ਨੇ ਕਿੰਨੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕਰ ਸਕਦੇ ਜਿਹੜੇ ਝੂਠੇ ਧਰਮਾਂ ਦੇ ਮਗਰ ਲੱਗੇ ਹੋਏ ਨੇ ਜਿਹੜੇ ਅੱਖਾਂ ਨਾਲ ਦੇਖਣ ਵਾਲੇ ਨੂੰ ਪ੍ਰਮਾਤਮਾ ਅੱਖਾਂ ਨਾਲ ਦੇਖਣ ਵਾਲੀ ਚੀਜ਼ ਚੋਂ ਮੰਨਦੇ ਨੇ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਉਹ ਮੂਰਖਾਂ ਕੋਲ ਨਹੀਂ ਕੀ ਜਦੋਂ ਪਤਾ ਹੈ ਕਿ ਅੱਖਾਂ ਨਾਲ ਦਰਸ਼ਨ ਹੋਣੇ ਨਹੀਂ ਫਿਰ ਉਹ ਗੱਲ ਕਾਹਦੇ ਮੰਨਦੇ ਨੇ ਜਿਹੜੀ ਬਲੂਤ ਹੈ ਅੱਖਾਂ ਨਾਲ ਦੇਖਣ ਵਾਲੀ ਚੀਜ਼ ਕਦੇ ਪ੍ਰਮਾਤਮਾ ਨਹੀਂ ਹੋ ਸਕਦੀ ਕਦੇ ਗੁਰੂ ਨਹੀਂ ਹੋ ਸਕਦੀ ਕਦੇ ਪਰਮੇਸ਼ਰ ਨਹੀਂ ਹੋ ਸਕਦਾ ਆਤਮਾ ਗੁਰ ਪਰਮੇਸ਼ਰ ਕਿਹਾ ਹੈ ਜਦ ਗੁਰ ਪਰਮੇਸ਼ਰ ਕਿਹਾ ਉਹ ਆਤਮਾ ਨੂੰ ਕਿਹਾ ਗੁਰ ਪਰਮੇਸ਼ਰ ਇਹ ਕੋ ਜਾਣ ਗੁਰ ਆਤਮਾ ਨੂੰ ਕਿਹਾ ਹੋਇਆ ਚੇਲਾ ਵੀ ਆਤਮਾ ਹੀ ਹੈ ਆਤਮਾ ਦਾ ਦਰਸ਼ਨ ਅੱਖਾਂ ਨਾਲ ਨਹੀਂ ਹੁੰਦਾ ਜਦ ਗੁਰ ਚੇਲੇ ਕੀ ਸੰਧ ਮਲਾਈ ਕੀ ਕਹੇ ਆਤਮਾ ਹੀ ਦਾਲ ਹੋਈ ਹੋਈ ਹੈ ਆਤਮਾ ਦਾ ਰੱਖਿਆ ਬਣਾਉ ਕੌਣ ਬਣਾ ਦੂਗਾ ਨਿਰਾਕਾਰ ਹੈ ਫਿਰ ਕੌਣ ਕਹਿੰਦਾ ਅੱਖਾਂ ਨਾਲ ਦਰਸ਼ਨ ਹੋਵੇ ਮੋਦੀ ਸਾਹਿਬ ਜਾਤਮਾ ਨਹੀਂ ਹੈ ਜਿਹੜਾ ਆਤਮਾ ਮੰਨਦਾ ਸਾਬਤ ਕਰੇ ਮੋਦੀ ਜਾਤਮਾ ਨਹੀਂ ਹੈ ਆਤਮਾ ਨਹੀਂ ਆਤਮਾ ਬੋਲਦੀ ਹੈ ਆਤਮਾ ਕਿੱਥੇ ਹੁੰਦੀ ਹੈ ਚਾਹੇ ਉਧਰ ਤਹ ਜੀਓ ਵੀਰ ਗੱਲ ਉਹਦੇ ਭੁੱਖ ਲੱਗਦੀ ਹੈ ਉਹਦੇ ਪਿਆਸ ਲੱਗਦੀ ਹੈ ਤੇ ਉਹਦੀ ਔਦ ਹੈ ਜਨਮ ਮਰਨਾ ਹੈ ਉਮਰ ਵਧਦੀ ਹੈ ਬੜੇ ਪਾਉਂਦ ਹੈ ਆਤਮਾ ਨਹੀਂ ਆਤਮਾ ਨਹੀਂ ਤਾਂ ਗੁਰੂ ਕੀ ਹੈ ਗੁਰੂ ਗਿਆਨ ਹੈ ਗਿਆਨ ਵੀ ਗੁਰੂ ਅਖਰਾਂ ਵਿੱਚ ਗਿਆਨ ਗੁਰੂ ਗਿਆਨ ਗੁਰੂ ਅਸੀਂ ਪ੍ਰਾਪਤ ਕਰਦੇ ਸਾਡੀ ਬੁੱਧੀ ਦਾ ਵਿਸ਼ਾ ਜਿਹਨੂੰ ਸਮਝਣਾ ਗਿਆਨ ਗੁਰੂ ਆਤਮ ਉਪਦੇਸ਼ ਆਤਮਾ ਨੂੰ ਉਪਦੇਸ਼ ਕਰਨਾ ਜਿਹਨੂੰ ਉਪਦੇਸ਼ ਕਰਨਾ ਉਹ ਨਿਰਾਕਾਰ ਹੈ ਜਿਹਨੂੰ ਨਿਰਾ ਉਪਦੇਸ਼ ਕਰਨਾ ਉਹ ਨਿਰਾਕਾਰ ਹੈ ਚੇਤਨ ਗਿਆਨ ਹੋ ਰਿਹਾ ਗਿਆਨ ਤਾਂ ਰੋਸ਼ਨੀ ਹੈ ਚਾਨਣ ਹੈ ਗੁਰਬਨ ਘੋਰਾਦਾਰ ਗਿਆਨ ਤੋਂ ਬਿਨਾ ਘੋਰਾਦਾਰ ਹੈ ਜਿੱਥੇ ਵੀ ਗੁਰਦਾਰ ਸਤਗੁਰ ਕਰੀ ਜਾਂਦੇ ਬਿਲਕੁਲ ਗਲਤ ਹੈ ਚੇਤਨ ਨਹੀਂ ਹੈ ਗੁਰਬਨ ਗੁਰਦਾ ਤੋਂ ਗਿਆਨ ਹੈ ਨਹੀਂ ਤਾਂ ਨਾਨਕ ਪ੍ਰਗਟ ਹੋਇਆ ਸਾਰਿਆਂ ਦੇ ਅੰਦਰ ਚਰਨ ਹੋ ਜਾਂਦਾ ਜੇ ਚੇਤਨ ਦੀ ਗੱਲ ਹੁੰਦੀ ਆਦਮੀ ਵਿਅਕਤੀ ਦੀ ਗੱਲ ਹੁੰਦੀ ਗੁਰਮਨ ਕੋਲਦਾਰ ਜਿਵੇਂ ਅਰਥ ਕਰਦੇ ਨੇ ਮੂਰਖ ਫਿਰ ਤਾਂ ਇੱਕ ਬੰਦਾ ਪੈਦਾ ਹੋਣ ਦੀ ਲੋੜ ਹੈ ਸਾਰਿਆਂ ਨੂੰ ਗਿਆਨ ਹੋ ਜਾਂਦਾ ਕਿਹੜੀ ਗੱਲ ਹੈ ਗਿਆਨ ਜਿਹਨੂੰ ਮਿਲ ਗਿਆ ਜਿਹਨੂੰ ਗਿਆਨ ਸਮਝ ਆ ਗਿਆ ਇਹ ਆ ਜਿਹਨੇ ਮੰਨ ਲਿਆ ਹੱਦ ਨੂੰ ਕਰ ਲਿਆ ਉਹਦਾ ਜੀਵਨ ਬਦਲ ਗਿਆ ਹਕੀਕਤ ਹੈ ਸੁਣਿਆ ਮੰਨਿਆ ਮਨ ਹੀ ਰਹੋ ਨਾਲ ਸ਼ਰਤ ਹੈ ਗਿਆਨ ਦੀ ਵੀ ਸ਼ਰਤ ਹੈ ਸਮਝ ਆ ਜਵੇ ਪਹਿਲੀ ਗੱਲ ਸਮਝ ਆਉਣਾ ਹੀ ਔਖਾ ਜੇ ਸਮਝ ਆ ਜਵੇ ਤਾਂ ਮੰਨਣਾ ਔਖਾ ਸਮਝ ਕਿਹੜਾ ਸਾਰਾ ਹੀ ਆ ਜਾਣਾ ਜੇ ਸ਼ੁਰੂ ਜਦੋਂ ਸਮਝ ਆਉਂਦਾ ਉਹੀ ਉਹ ਔਖਾ ਸਟਾਰਟ ਹੈ ਔਖਾ ਇਹਦਾ ਕਿਤੋਂ ਵੀ ਮੰਨ ਲਾ ਜਾਂ ਥੋੜਾ ਜਿਹਾ ਵੀ ਮੰਨ ਲਾ ਸਾਰੇ ਮੰਨਿਆ ਜਾਂਦਾ ਨਹੀਂ ਮੰਨਿਆ ਨਹੀਂ ਮੰਨਿਆ ਉਹ ਅਲੂ ਜਾਲਾ ਮੰਨਿਆ ਹੋਇਆ ਅਸੰਖ ਗੰਦ ਕੋਰ ਗੰਦ ਕੋਰ ਕਹਿੰਦੇ ਨੇ ਨਹੀਂ ਗਿਣੇ ਜਾ ਸਕਦੇ ਦੁਨੀਆ ਗੰਦ ਕੋਰਾਂ ਦੀ ਭਰੀ ਪਈ ਹੈ ਸਿਆਣੇ ਕਿੰਨੇ ਕਿੰਨੇ ਬਿਰਲੇ ਨੇ ਲੋਕ ਆਡਾ ਕਰ ਗਏ ਨੇ ਇੱਕ ਮੂਰਖ ਬਣਾਉਣ ਵਾਲੇ ਨੇ ਇੱਕ ਮੂਰਖ ਬਣੇ ਹੋਏ ਨੇ ਇੱਕ ਤਾਂ ਮੂਰਖ ਬਣਾਉਣ ਵਾਲੇ ਨੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਜਾਣ ਉਹਨਾਂ ਨੂੰ ਪਤਾ ਹੈ ਕਿ ਅਸੀਂ ਧਰਮ ਨਹੀਂ ਹੈ ਸਾਡੇ ਕੋਲ ਠੀਕ ਨਹੀਂ ਹੈ ਮੂਰਖ ਬਣਾ ਰਹੇ ਨੇ ਲੋਕਾਂ ਨੂੰ ਇੱਕ ਐਸੀ ਕਿਸਮ ਦੇ ਆਦਮੀ ਨੇ ਵਿੱਚ ਜਿਹੜੇ ਧਰਮ ਦੀ ਖੋਜ ਕਰ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਉਹ ਮੂਰਖ ਨਹੀਂ ਬਣਾ ਰਹੇ ਉਹ ਚੁੱਪ ਨੇ ਖੋਜ ਕਰ ਰਹੇ ਕਬੀਰ ਨੇ ਮੂਰਖ ਨਹੀਂ ਬਣਾਇਆ ਕਿਸੇ ਨੂੰ ਪਹਿਲਾਂ ਵੀ ਜੋ ਉਹਦਾ ਪਹਿਲਾ ਕਾ ਮੂਰਖ ਨਹੀਂ ਬਣਾ ਰਿਹਾ ਉਹ ਵੀ ਟਿੱਪਣੀਆਂ ਖਿਲਾਫ ਕਰ ਰਿਹਾ ਮਤ ਤੇ ਹਿੰਦੂ ਮਤ ਦੇ ਖਿਲਾਫ ਟਿੱਪਣੀਆਂ ਨੇ ਉਹ ਜਗਾ ਰਿਹਾ ਉਹ ਕਹਿੰਦਾ ਆ ਗੱਲ ਉਲਟਾ ਆ ਗੱਲ ਉਲਟਾ ਆ ਗੱਲ ਉਲਟਾ ਉਹਦੇ ਚ ਫੂਟੇ 6000 ਦੀ ਗੱਲ ਕੀਤੀ ਹੋਈ ਫਿਰ ਵੀ ਨਹੀਂ ਉਹ ਬਗਾ ਲੱਗਿਆ ਉਹ ਬੇਵਕੂਫ ਨਹੀਂ ਬਣਾਉਂਦੇ ਲੋਕਾਂ ਮੀਰਾ ਹੈ ਗਰਦਰ ਕਬੀਰਾ ਹੈ ਮੀਰਾ ਦਾ ਘਰ ਬੇਵਕੂਫ ਹੈ ਬੇਵਕੂਫ ਬਣੀ ਵੀ ਹੋਈ ਹੈ ਜਦੋਂ ਉਹਨੇ ਕ੍ਰਿਸ਼ਨ ਨੂੰ ਸਾਖਸ਼ਾਤ ਰੂਪ ਮੰਨ ਕੇ ਭਗਤੀ ਕੀਤੀ ਹੈ ਮੀਰਾ ਤੋਂ ਪ੍ਰੇਮ ਦਵਾਨੀ ਸਾਵਰੀਆ ਵਰਪਾਣਾ ਸਾਮਰੀਆ ਦਾ ਤਾਂ ਵਰਗ ਨਹੀਂ ਪਾਉਣਾ ਤਾਂ ਕਾਲੇ ਨੂੰ ਕਹਿੰਦੇ ਨੇ ਸਾਮਰੀਆ ਤਾਂ ਮਨ ਹੈ ਉਹ ਤਾਂ ਮਨੁੱਖ ਹੈ ਫਿਰ ਮਨੁੱਖ ਮੀਰਾ ਨੂੰ ਕਹੀ ਜਾਂਦਾ ਮੇਰਾ ਭਗਤ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਭਗਤ ਦਾ ਲੈਵਲ ਕੀ ਹੈ ਕੱਚੀ ਬਾਣੀ ਦਾ ਪੱਕੀ ਬਾਣੀ ਦਾ ਲੈਵਲ ਤਾਂ ਨਹੀਂ ਪਤਾ ਮੇਰਾ ਹੋਏ ਗਿਰਦਰ ਕਬੀਰਾ ਹੋਇਆ ਕੋਲ ਪਹੁੰਚੇ ਸੂਰਦਾਸ ਵੀ ਕਦੀ ਪੰਕਤੀ ਦੇ ਪਹੁੰਚ ਗਿਆ ਇੱਕ ਸ਼ਬਦ ਉਹਦਾ ਉਹ ਕਹਿ ਗਿਆ ਉਸ ਉਹ ਲਕੀਰ ਨੂੰ ਹੱਥ ਲਾ ਗਿਆ ਬਸ ਉਹਨੂੰ ਗੱਲ ਸਮਝ ਆ ਗਈ ਉਹ ਦਰਜਾ ਉਹਦੀ ਇੱਕ ਸ਼ਬਦ ਹੈ ਪੰਕਤੀ ਹੈ ਦਰਜ ਨੇ ਗੁਰੂ ਗ੍ਰੰਥ ਸਾਹਿਬ ਚਾਹੇ ਕਿ ਸ਼ਬਦ ਵੀ ਧੰਨੇ ਦਾ ਇਹਦਾ ਆਪਣਾ ਸਦਨਾ ਜਾਂ ਕੋਈ ਸ਼ਬਦ ਸ਼ਬਦ ਕਿੰਨੇ ਨੇ ਨਹੀਂ ਰੋਲ ਤੂੰ ਸਮਝ ਆ ਗਈ ਗੱਲ ਦੀ ਬਸ ਸਮਝੇ ਨਹੀਂ ਆ ਸਕਦੀ ਪੂਰੀ ਜਿੰਨਾ ਚਿਰ ਮੰਨੂਗੀ ਲੋਕ ਸੰਸਾਰ ਕਿਹਦੇ ਨਾਲ ਭਰਿਆ ਹੈ ਅਸਾਂ ਆਦਮੀ ਲੱਗੇ ਹੋਏ ਨੇ ਬਲੈਕਮੇਲਰ ਧਰਮ ਦੇ ਖੇਤਰ 'ਚ ਜਾਣਬੁੱਝ ਕੇ ਦੁਕਾਨਦਾਰੀ ਉਹਨਾਂ ਨੂੰ ਗੁਰੂ ਨਾਨਕ ਦੇਵ ਚੋਰ ਹਰਾਮ ਖੋਰ ਕਹਿੰਦੇ ਚੋਰ ਹਰਾਮ ਖੋਰ ਕਿਸੇ ਦੀ ਚੀਜ਼ ਹੁੰਦੀ ਹੈ ਚੋਰ ਚੋਰੀ ਕਰਦਾ ਕਾਰ ਚੋਰੀ ਕਰਦਾ ਉਹਦਾ ਰੰਗ ਬਦਲਦਾ ਉਹਦਾ ਨੰਬਰ ਪਲੇਟ ਬਦਲਦਾ ਕਾਗਜ਼ ਨਵੇਂ ਬਣਾਉਂਦਾ ਫਿਰ ਵੇਚਦਾ ਬਦਲਿਆ ਨਾ ਉਹਨੂੰ ਕੁਝ ਮੱਝਾਂ ਚੋਰੀ ਕਰਦੇ ਨੇ ਪੂਜ ਵੜ ਦਿੰਦੇ ਨੇ ਸਿੰਘ ਵੜ ਦਿੰਦੇ ਨੇ ਯਾਨੀ ਉਹਦਾ ਰੂਪ ਬਦਲਦੇ ਨੇ ਰੂਪ ਬਦਲੇ ਹੋਏ ਤੇ ਉਹਨਾਂ ਨੂੰ ਪਤਾ ਸੀ ਫਸਾਂਗੇ ਇਹ ਵੇ ਜਿਹੜੇ ਚੋਰ ਹਰਾਮ ਖੋਰ ਧਰਮ ਦੇ ਖੇਤਰ ਦੇ ਨੇ ਉਸ ਗਿਆਨ ਦਾ ਰੂਪ ਬਦਲ ਦਿੰਦੇ ਉਸ ਗੱਲ ਜਿਹੜੀ ਕਹੀ ਹੋਈ ਅਸਲ ਦੀ ਦਾ ਰੂਪ ਬਦਲ ਦਿੰਦੇ ਰੂਪ ਬਦਲ ਕੇ ਦੱਸ ਸੱਚ ਨੂੰ ਝੂਠ ਮਿਲਾ ਕੇ ਦੱਸਦੇ ਸੱਚ ਨੂੰ ਸਾਬਤ ਕਰ ਨਹੀਂ ਸਕਦੇ ਝੂਠ ਨੂੰ ਸੱਚ ਸਾਬਤ ਕਰਨਾ ਚਾਹੁੰਦੇ ਨੇ ਗ੍ਰੰਥ ਲਿਖੇ ਪਏ ਨੇ ਜਿੰਨੇ ਮਰਜ਼ੀ ਹੋ ਲਿਖ ਲਓ ਝੂਠ ਨਾਲ ਸੱਚ ਸਿੱਧ ਨਹੀਂ ਹੁੰਦਾ ਕਦੇ ਵੀ ਕਹਾਣੀਆਂ ਸਾਖੀਆਂ ਨਾਲ ਸੱਚ ਸਿੱਧ ਕਦੇ ਨਹੀਂ ਹੋਇਆ ਅਜ ਤੱਕ ਮਾਇਆ ਨਾਲ ਸੱਚ ਨਹੀਂ ਸਿੱਧ ਹੁੰਦਾ ਰਮਾਇਣ ਲਿਖੀ ਹੈ ਸੱਚ ਸਿੱਧ ਕਰਨ ਵਾਸਤੇ ਲਿਖੀ ਤੀ ਫਸੇ ਬੈਠੇ ਨੇ ਰਮਾਇਣ ਨੂੰ ਸੱਚ ਸਿੱਧ ਕਰਨ ਵਾਸਤੇ ਲਿਖੀ ਦੀ ਸਾਖੀ ਦੇ ਤੌਰ ਤੇ ਫਸ ਗਏ ਸਗੋਂ ਉਲਟ ਹੋਰੇ ਰਾਹ ਪੈ ਗਏ ਸੱਚ ਝੂਠ ਚੋਂ ਮਾਇਆ ਤੋਂ ਸਦਾ ਨਹੀਂ ਹੁੰਦਾ ਹੁੰਦਾ ਸਾਖੀਆਂ ਕਹਾਣੀਆਂ ਤੋਂ ਸਦਾ ਨਹੀਂ ਹੁੰਦਾ ਆਪਣੇ ਜਾਣੇ ਰਮਾਇਣ ਦੀ ਕਥਾ ਉਹਨਾਂ ਨੇ ਬ੍ਰਹਮ ਗਿਆਨ ਦੀ ਕਥਾ ਹੀ ਲਿਖੀ ਹੈ ਲਿਖਣ ਵਾਲੇ ਨੇ ਕਹਿੰਦੇ ਨੇ ਅਸੀਂ ਕਿਸੇ ਰਾਮਚੰਦਰ ਦੀ ਕਥਾ ਨਹੀਂ ਲਿਖੀ ਅਸੀਂ ਪਰਮੇਸ਼ਰ ਦੀ ਕਥਾ ਲਿਖੀ ਹੈ ਲਿਖਣ ਲਿਖੀ ਨਹੀਂ ਜਾ ਸਕਦੀ ਲਿਖੀ ਨਹੀਂ ਜਾ ਸਕਦੀ ਉਸੇ ਵੇਲੇ ਨਹੀਂ ਕਿਉਂਕਿ ਗੱਲ ਬੋਲੀ ਹੋਈ ਜਾ ਸਕਦੀ ਜਿਹੜੀ ਬੋਲੀ ਜਾ ਸਕਦੀ ਉਹੀ ਲਿਖੀ ਜਾ ਸਕਦੀ ਜਿਹੜੀ ਗੱਲ ਬੋਲਣ ਦੇ ਵੀ ਪਰੇ ਹੈ ਉਹ ਲਿਖਣ ਦੇ ਵੀ ਪਰੇ ਜਿੰਨਾ ਮਰਜੀ ਗ੍ਰੰਥ ਲਿਖੀ ਜਾਓ ਸੱਚ ਬੁੱਝਣ ਵਾਲੀ ਚੀਜ਼ ਰਹਿਣੀ ਇਹ ਪ੍ਰੋਬਲਮ ਹੈ ਸੱਚ ਨੂੰ ਪ੍ਰਗਟ ਕਰਨਾ ਪ੍ਰਗਟ ਕਰਨਾ ਹੀ ਪਹਿਲਾਂ ਤਾਂ ਔਖਾ ਸਮਝਣਾ ਹੀ ਔਖਾ ਸਮਝਾਉਣਾ ਨਹੀਂ ਔਖਾ ਜੇ ਸਮਝ ਲਵੇ ਪਰ ਗਾਹਾਂ ਸਮਝਣ ਵਾਲੇ ਤੋਂ ਬੁੱਧੀ ਹੋਵੇ ਉਹ ਜੀ ਤਾਂ ਸਮਝੇ ਸਮਝਾਉਣਾ ਨਹੀਂ ਔਖਾ ਜਿਹੜਾ ਸਮਝ ਗਿਆ ਉਹਨੂੰ ਸਮਝਾਉਣਾ ਨਹੀਂ ਔਖਾ ਕਾਲਜ ਨੇ ਸਕੂਲ ਨੇ ਯੂਨੀਵਰਸਿਟੀਆਂ ਨੇ ਕਿਤੇ ਸਾਰੇ ਹੀ ਪੀਐਚਡੀ ਕਰ ਲੈਂਦੇ ਨੇ ਨਹੀਂ ਕਰਦੇ ਫਿਰ ਇਹ ਤਾਂ ਬਹੁਤ ਵੱਡੀ ਪੜ੍ਹਾਈ ਹੈ ਇਹ ਕੋ ਬੱਲੇ ਬੱਲੇ ਬਾਕੀ ਮਲਕੀ ਦੇ ਨਾਲ ਭਰਿਆ ਹੋਇਆ ਅਸੰਤ ਮੂਰਖਾਂਦ ਕੋਲ ਅਸੰਤ ਚੋਰ ਹਰਾਮ ਮੂਰਖਾਂ ਮੂਰਖਾਂਦ ਕੋਲ ਨੇ ਲੋਕ ਚੋਰ ਹਰਾਮ ਕੋਲ ਨੇ ਜਿਨ੍ਹਾਂ ਨੇ ਆਪਣੇ ਧਰਮ ਨੂੰ ਧੰਦਾ ਬਣਾਇਆ ਹੈ ਅਸੰਖ ਇਹ ਗੱਲ ਸਾਡੇ ਗੁਰਬਾਣੀ 'ਚ ਲਿਖੀ ਹੋਈ ਹੈ ਚੋਰ ਹਰਾਮ ਕਿਸੇ ਗ੍ਰੰਥ 'ਚ ਨਹੀਂ ਲਿਖੀ ਹੋਈ ਅਸੀਂ ਵੀ ਉਹ ਕੰਮ ਸ਼ੁਰੂ ਕਰ ਲਿਆ ਜਿਹਦੇ ਖਰਾਬ ਹੈ ਬਾਣੀ ਕੀ ਸੰਤ ਇਹ ਕੰਮ ਨਹੀਂ ਕਰ ਰਹੇ ਪਹਿਲਾਂ ਵੀ ਇਹ ਕੰਮ ਕਰਦੇ ਸੀ ਸੰਤ ਅਜੋਰ ਰਾਮ ਗੁਰੂ ਨੇ ਕਿਹਾ ਜਿੱਥੋਂ ਸੰਤ ਆਏ ਨੇ ਬਿਨਾਂ ਕਿਰਪਾ ਵਾਲੇ ਤੇ ਇਹਨਾਂ ਦੇ ਬਜ਼ੁਰਗ ਭਾਗਵੇਂ ਕੱਪੜੇ ਵਾਲੇ ਹੁੰਦੇ ਤੇ ਸੰਤ ਉੱਥੋਂ ਆ ਕੇ ਅੰਮ੍ਰਿਤ ਛਕ ਲਿਆ ਕੰਮ ਉਹੀ ਕਰਦੇ ਨੇ ਪਹਿਲਾਂ ਹੀ ਪੰਜਾਬ ਵਿੱਚ ਤਾਂ ਗੁਜ਼ਾਰਾ ਨਹੀਂ ਹੈ ਦੂਏ ਸੰਤਾਂ ਦਾ ਸਿੱਖ ਸੰਗਤ ਹੈਗੀ ਹੈ ਇਹ ਤਾਂ ਪੇਖ ਇਹਨਾਂ ਨੇ ਤਾਂ ਬਣਾਇਆ ਰੋਟੀਆਂ ਨਹੀਂ ਮਿਲਦੀਆਂ ਪੇਸ਼ ਬਿਨਾ ਦੁਕਾਨ ਨਹੀਂ ਚੱਲਦੀ ਸਿੱਖੀ ਬਿਨਾ ਕੰਮ ਹੋਈ ਹੈ ਕੀ ਪ੍ਰਚਾਰ ਕਰਦੇ ਹੋ ਜਾਂ ਤੁਹਾਨੂੰ ਆਪੇ ਸਮਝ ਨਹੀਂ ਹੈ ਕਿਉਂ ਕਰਦੇ ਹੋ ਜੇ ਕਰਦੇ ਹੋ ਤਾਂ ਥੋੜਾ ਜਿਹਾ ਦਫਾ ਵੀ ਲੱਗੂ ਹੁੰਦੀ ਹੈ ਜੇ ਗਲਤ ਪ੍ਰਚਾਰ ਕਰਦੇ ਹੋ ਕਾਂਦ ਵਾਲਾ ਕੋ ਹੁੰਦੀ ਹੈ ਸੰਤ ਮੂਰਖੰਦ ਕੋਰ ਸੰਤ ਕੋਰ ਹਰਾਮ ਕੋ ਨਹੀਂ ਤਾਂ ਸਾਰੇ ਕਹਿੰਦੇ ਵੀ ਭਾਈ ਪਤਾ ਨਹੀਂ ਹੈਗਾ ਜੋ ਆਵੇ ਸਾਨੂੰ ਆਗੇ ਦੱਸੋ ਇਹ ਕਿਉਂ ਨਹੀਂ ਕਿਹਾ ਸਿੱਖਾਂ ਨੇ ਇਸੇ ਦੁਕਾਨਦਾਰੀ ਬੰਦ ਹੁੰਦੀ ਸੀ ਗੋਲਕ ਬੰਦ ਹੁੰਦੀ ਸੀ ਪਰਦਾ ਫਾਸ਼ ਹੁੰਦਾ ਸੀ ਇੱਜ਼ਤ ਖਤਮ ਹੁੰਦੀ ਸੀ ਝੂਠੀ ਜਿਹੜੀ ਬਣੀ ਹੋਈ ਹੈ ਨਾ ਗੁਰਬਾਣੀ ਦੇ ਝੂਠੇ ਇਮਾਨ ਕਹਾ ਕਰ ਕਿਉਂ ਕਰਦਾ ਝੂਠਾ ਮਾਨ ਪਰ ਨਹੀਂ ਛੱਡਿਆ ਸਿੱਖਾਂ ਨੇ ਨਹੀਂ ਛੱਡਿਆ ਕਹਿੰਦਾ ਰਹੇ ਗੁਰੂ 3600 ਗੁਰੂ ਤੁਰਿਆ ਫਿਰਦਾ ਹੈ ਸਾਨੂੰ ਵੀ ਲੱਗੇ ਇਹ ਸਾਰੇ ਜੋਰ ਹਰਾਮ ਖੋਲ ਰਹੇ ਗੁਰਬਾਣੀ ਕਹਿੰਦੀ ਹੈ ਸਾਨੂੰ ਸਮਝ ਵੀ ਹੈ ਜਿਹੜੀ ਗੱਲ ਦੀ ਸਮਝ ਆ ਉਹ ਵੀ ਨਹੀਂ ਜਦ ਮੰਨਦੇ ਜਿੰਨੀ ਗੱਲ ਦੀ ਸਮਝ ਨਹੀਂ ਆਈ ਛੱਡੋ ਜਿਹੜੀ ਦੀ ਸਮਝ ਆ ਗਈ ਉਹ ਕਿਉਂ ਨਹੀਂ ਮੰਨਦੇ ਫਿਰ ਸਰਕਾਰ ਦੇ ਕਿਵੇਂ ਅਕਦਾਰ ਫਿਰ ਤਾਂ ਹੋਏ ਤਾਂ ਮੁਸਲਮਾਨ ਕਹਾਏ ਜੇ ਸਿੱਖ ਹੋਵੇ ਤਾਂ ਸਿੱਖ ਕਹਾਵੇ ਨਹੀਂ ਕਹਣਾ ਨਹੀਂ ਭਾਈ ਸਿੱਖ ਉਹ ਐਡਵੋਕੇਟ ਚੰਗਾ ਸੀ ਜੀ ਨੇ ਕਹਿਤਾ ਮੈਂ ਸਿੱਖ ਨਹੀਂ ਹੈਗਾ ਹੋਇਆ ਜਿਹੜਾ ਸਿੱਖ ਹੁੰਦਾ ਸੱਚ ਦਾ ਬੋਲ ਤਨ ਕੋਰਟ 'ਚ ਵੀ ਉਹ ਜਾਂ ਤਾਂ ਮੈਂ ਵੀ ਨਹੀਂ ਸੋ ਕਾਲ ਸਿੱਖਾਂ ਮੈਂ ਵੀ ਇਹ ਖੋਤੀ ਜਾਇਜ਼ ਹੋਰ ਨੇ ਐ ਜੈਸੇ ਕੋਈ ਵੀ ਨਹੀਂ ਮੈਂ ਵੀ ਨਹੀਂ ਸਾਫ਼ ਕਰਤੀ ਗੱਲ ਜੇ ਕੋਈ ਸਿੱਖ ਹੈ ਕਿਉਂ ਨਹੀਂ ਬੋਲਿਆ ਕਮਲ ਕਮ ਚਲੋ ਸਿੱਖਣਾ ਨਾ ਬੋਲਦਾ ਅਕਾਲ ਤਖਤ ਵਾਲੇ ਕਿਉਂ ਨਹੀਂ ਬੋਲੇ ਉਹਦੇ ਖਿਲਾਫ ਕਿਉਂ ਨਹੀਂ ਬੋਲੇ ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਹਾਈ ਕੋਰਟ 'ਚ ਵੀ ਸਿੱਖ ਹੈ ਨਹੀਂ ਅਸੀਂ ਵੀ ਨਹੀਂ ਹੈ ਨਹੀਂ ਕਿਸੇ ਵੇਲੇ ਲਾਹੌਰ ਦੇ ਸੂਬੇ ਨੇ ਇਹ ਕਹਿੰਦਾ ਵੀ ਖਾਲਸਾ ਖਤਮ ਕਰਤਾ ਸਿੰਘ ਖਤਮ ਕਰਤਾ ਉਹਨਾਂ ਨੇ ਬੋਤਾ ਉਹਨਾਂ ਨੇ ਤੇ ਨਕਲ ਲਾਤਾ ਲਾਹੌਰ ਦੇ ਪਾਸੇ ਮਸੂਲ ਲੈਣ ਲੱਗੇ ਗੱਡੇ ਤੋਂ ਮਸੂਲ ਲੈਣ ਦਾ ਮਤਲਬ ਨਹੀਂ ਸੀ ਸਾਬਤ ਕਰਨਾ ਸੀ ਖਾਲਸਾ ਇਹਦਾ ਸਰਕਾਰ ਦੇ ਬਰਾਬਰ ਨਕਲ ਸਰਕਾਰ ਦਾ ਦੇ ਮਸੂਲ ਦਾ ਅਸੀਂ ਮਜ਼ਦੂਰ ਲਵਾਂਗੇ ਸਿਪਾਹੀ ਆਏ ਸ਼ਿਕਾਇਤ ਹੋਈ ਜੰਗ ਹੋਈ ਸ਼ਹੀਦ ਹੋ ਗਏ ਸਾਬਤ ਕੀਤਾ ਨਾ ਵਿਖਾਲ ਖਾਲਸਾ ਹੈਗਾ ਤੁਸੀਂ ਕਿਉਂ ਨਹੀਂ ਸਾਬਤ ਕੀਤਾ ਥੋੜੀ ਤਾਂ ਹਿਸਟਰੀ ਹੈ ਕੋਰਟ ਵਿੱਚ ਇਹ ਗੱਲ ਕਹੀ ਕਿ ਕਿਉਂ ਨਹੀਂ ਉਹਨੂੰ ਫੜਿਆ ਕਰ ਰਹੇ ਤੁਸੀਂ ਅਕਾਲ ਤਖਤ ਤੇ ਕਿਉਂ ਨਹੀਂ ਸੱਦਿਆ ਸੱਦਿਆ ਉਹਨੂੰ ਸੱਤੋ ਤੂੰ ਕਿਵੇਂ ਲੈਣਾ ਤੂੰ ਕਿਸ ਵੇਸ ਤੇ ਕਿਹੋ ਜਿਹਾ ਸਿੱਖ ਨਹੀਂ ਕੋਈ ਇਹ ਮੂੰਹ ਦਿਖਾਉਣ ਜੋਗੇ ਰਹਿ ਗਏ ਹੁਣ ਤੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਹਾਈ ਕੋਰਟ ਦੇ ਵਿੱਚ ਲਿਖੀ ਗਈ ਗੱਲ ਹਾਈ ਕੋਰਟ ਨੇ ਲਿਖ ਕੇ ਦਿੱਤਾ ਹੋਇਆ ਸਿੱਖ ਮੈਂ ਵੀ ਨਹੀਂ ਔਰ ਇਹਨਾਂ ਦਾ ਕੇਸ ਐਜੀਪੀਸੀ ਦੇ ਖਿਲਾਫ ਕੇਸ ਹੈ ਉੱਥੇ ਫਿਰ ਇਹ ਕਿਹੜੀ ਲਿਸਟ ਚ ਆਏ ਐਸੇ ਲਿਸਟ ਚ ਆਏ ਹੋਏ ਨੇ ਆ ਜਿਹੜੀ ਚੱਲਦੀ ਹੈ ਇਹ ਸਾਰੇ ਐਸੇ ਲਿਸਟ ਵਿੱਚ ਨੇ ਜੇ ਨਹੀਂ ਆਣ ਤਾਂ ਉੱਥੇ ਉਹਨੂੰ ਸੱਦਣ ਸ਼ਬਦ ਕਰਨ ਸੰਗਤ ਦਾ ਭਲੇਖਾ ਕੱਢਣ ਕਿਸੇ ਖੈਗਾ ਨਹੀਂ ਮੰਨ ਲੈਣ ਵੀ ਸਿੱਖ ਹੈ ਨਹੀਂ ਕੋਈ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਕੁਛ ਆਦਮੀ ਐਸੇ ਨੇ ਜਿਹੜੇ ਆਪਣੀ ਸਰੀਰਕ ਸ਼ਕਤੀ ਨੂੰ ਫੌਜਾਂ ਇਕੱਠੀਆਂ ਕਰਕੇ ਆ ਇਕੱਲੇ ਵੀ ਸਰੀਰ ਦੀ ਜ਼ੋਰ ਨਾਲ ਆਪਣੇ ਜ਼ੋਰ ਨੂੰ ਅਮਰ ਕਰ ਜਾਂਦੇ ਬਹੁਤ ਦੇਰ ਤੱਕ ਰਹਿੰਦੀ ਹੈ ਵੀ ਉਹ ਬਹੁਤ ਸ਼ਕਤੀਸ਼ਾਲੀ ਸੀ ਯੋਧਾ ਸੀ ਜਿਵੇਂ ਰਾਮਚੰਦਰ ਬਾਰੇ ਹੈ ਆ ਅਰਜੁਨ ਬਾਰੇ ਹੈ ਉਹਨੇ ਉਹ ਜਿੱਤਿਆ ਕ੍ਰਿਸ਼ਨ ਬਾਰੇ ਹੈ ਬੜੇ ਬੜੇ ਸੂਰਮੇ ਉਹਨਾਂ ਦੇ ਗ੍ਰੰਥ ਲਿਖੇ ਜਾਂਦੇ ਨੇ ਇਹ ਜੇ ਵੀ ਰਾਖਸ਼ਾਂ ਮਾਰੇ ਹੈ ਕੋਈ ਹਿਸਟਰੀਆਂ ਨੇ ਆਪਣੇ ਆਪਣੇ ਦੇਸ਼ਾਂ ਦੀਆਂ ਹਿਸਟਰੀਆਂ ਸਕੰਦਰ ਆਇਆ ਸੀ ਕਹਿੰਦਾ ਮੈਂ ਬੜ ਜਿੱਤਣੀ ਹੈ ਉਹਨਾਂ ਨੂੰ ਇਹ ਤਾਂ ਸੋਨਾ ਹੁੰਦੀ ਹੈ ਨਾ ਹਾਂਜੀ ਅਸੰਖ ਗਲਵੜ ਹੱਤਿਆ ਕਮਾਈ ਕੁਝ ਐ ਆਦਮੀ ਨੇ ਗਲਵੜ ਹੱਤਿਆ ਕਮਾਈ ਗੜਵੜ ਆਤਾ ਕਹਿ ਕੀ ਕਮਾਉਣ ਵਾਲੇ ਨੇ ਦੋ ਪ੍ਰਕਾਰ ਦੇ ਗੜਵੜ ਹੈ ਇੱਕ ਤਾਂ ਸਾਰਾ ਸੰਸਾਰ ਦੀ ਬੋਲੀ ਜੀ ਗੜਵੜ ਹੱਤਿਆ ਕਮਾਈ ਇੱਕ ਹੈ ਕਿਸੇ ਦੇ ਗਿਆਨ ਦਾ ਗੜਵੜ ਆਤਮਾ ਉਹਦੀ ਮੱਤ ਮਾਰ ਦੇਣੀ ਮੱਤ ਮਾਰ ਦੇਣੀ ਉਲਟ ਗੱਲ ਦੱਸ ਕੇ ਜਿਹਨੂੰ ਨਾਮਦੇਵ ਕਹਿੰਦਾ ਮਰੀ ਕੋਈ ਗਾਂ ਜਿਉਂਦੀ ਕੀਤੀ ਹੈ ਆਤਮਾ ਨਹੀਂ ਮਰਦੀ ਮੱਤ ਜ਼ਰੂਰ ਮਾਰੀ ਜਾਂਦੀ ਹੈ ਕਹਿੰਦਾ ਨੇ ਮੱਤ ਮਾਰਦੀ ਜਦੋਂ ਸਹੀ ਗੱਲ ਤਾਂ ਉਲਟ ਗੱਲ ਨੂੰ ਮੰਨ ਲਵੇ ਜਿਹਨੇ ਮੰਨ ਲਿਆ ਮੂਰਤੀ 'ਚ ਹੈਗਾ ਦਰਸ਼ਨ ਹੋਊਗਾ ਉਹਦੇ ਮੱਤ ਮਾਰੀ ਗਈ ਜਿਹਨੇ ਮੰਨ ਲਿਆ ਪੱਥਰ ਜੋ ਦਰਸ਼ਨ ਹੋਏਗਾ ਹੋ ਜਾਊਗਾ ਹੋ ਸਕਦਾ ਉਹਦੀ ਮੱਤ ਮਾਰੀ ਹੋਈ ਹੈ ਇਸ ਪੇਸ਼ੇ ਤੇ ਵੀ ਲੱਗੇ ਨੇ ਚੋਰ ਹਰਾਮ ਖੋਰਾਂ ਦੀ ਲਿਸਟ ਹੈ ਅਸਲ ਚੋਰ ਹਰਾਮ ਖੋਰ ਕੀ ਕਰਦੇ ਨੇ ਉਹਨਾਂ ਦੀ ਲਿਸਟ ਹੈ ਜਿਹੜੇ ਬਾਹਰ ਨਾਲ ਬਾਹਰ ਹੱਤਿਆ ਕਮਾਉਂਦੇ ਨੇ ਉਹ ਤਾਂ ਦੇ ਘੋਲ ਨੇ ਇਹ ਵੀ ਗਲਵਟ ਹੱਤਿਆ ਕਮਾਉਂਦੇ ਨੇ ਜਿਵੇਂ ਸੱਜਣ ਠੱਗ ਸੀ ਤੀਰਥਾਂ ਦੇ ਵੀ ਹੈਗੇ ਨੇ ਆਪਣੇ ਗੁਰੂਆਂ ਨੂੰ ਵੀ ਮਾਰ ਦਿੰਦੇ ਨੇ ਚੇਲੇ ਗੱਦੀ ਵਾਸਤੇ ਇਹ ਵੀ ਕਰਦੇ ਨੇ ਉਹ ਸਰੀਰਕ ਤੌਰ ਤੇ ਮੌਤ ਦੀ ਹੋਰ ਗੱਲ ਸਰੀਰਕ ਤੌਰ ਤੇ ਗਲਵਟ ਦੀ ਹੋਰ ਗੱਲ ਹੱਤਿਆ ਦੇ ਗਲਵਟੇ ਤੇ ਬਿਨਾਂ ਵੀ ਹੋ ਜਾਂਦੀ ਹੈ ਜ਼ਹਿਰ ਦੇ ਤੇ ਤਾਂ ਵੀ ਹੋ ਜਾਂਦੀ ਹੈ ਪਰ ਇਹ ਹੱਤਿਆ ਗਲਵਟੇ ਤੇ ਹੀ ਹੁੰਦੀ ਹੈ ਗਿਆਨ ਦਾ ਗਲਵਟਦੇ ਨੇ ਜੇ ਕਿਸੇ ਨੂੰ ਕਪੜ ਦੀ ਹੈ ਕਪਟ ਵੀ ਕਲਮ ਲਾਇਆ ਆਇਆ ਹੈ ਕਪਟੀ ਕਿਸੇ ਦਰਖਤ ਦਾ ਉੱਤੋਂ ਸਿਰ ਵੜਦੀ ਹੈ ਤਾਂ ਉੱਤੇ ਨੂੰ ਸਾਹਣੇ ਭਾਵੇਂ ਫੁੱਟਿਆ ਜਦੋਂ ਹੁੰਦਾ ਉੱਤੋਂ ਵੜਦੀ ਹੈ ਫਿਰ ਉੱਤੇ ਨੂੰ ਨਹੀਂ ਜੋੜਦਾ ਉਹ ਜੜ ਚੋਂ ਪਾਵੇਂ ਫੁੱਟਿਆ ਹੋਵੇ ਸਾਈਡਾਂ ਤੋਂ ਭਾਵੇਂ ਫੁੱਟਿਆ ਹੋਵੇ ਉੱਤੋਂ ਵੱਢਿਆ ਜਾਂ ਗਿਆਨ ਵੱਢਦੀ ਹੈ ਨਾ ਇਹਦਾ ਬਚਪਨ ਤੋਂ ਜਿਹੜਾ ਗਿਆਨ ਉਹ ਵੱਢਦੀ ਹੈ ਉੱਤੇ ਬਚਪਨ ਜਿਹਾ ਹੀ ਗਿਆਨ ਲੈ ਕੇ ਉੱਤੋਂ ਕੱਪਟਿਆ ਗਿਆ ਹਾਂ ਉਹ ਆ ਗਿਆ ਤੇ ਉਹ ਗਿਆਨ ਬਚਪਨ ਵਾਲਾ ਵੱਧਦਾ ਨਾ ਸਿਰੇ ਜਾਂਦਾ ਜੇ ਪੌਦਾ ਛੋਟਾ ਜਿਹਾ ਹੋ ਜਵੇ ਜੰਮ ਕੇ 2 ਫੁੱਟ ਤੋਂ ਵੱਢਦੀ ਹੈ ਸਿਰੇ ਫਿਰ ਨਹੀਂ ਵੱਧਦਾ ਉੱਤੇ ਤੇ ਸਾਈਡ ਤੇ ਨੂੰ ਵੱਧੂ ਇਹ ਸਾਈਡ ਵਾਲੇ ਗਿਆਨ ਨੇ ਸਾਰੇ ਹੀ ਇਹ ਸਾਈਡ ਤੇ ਫੁੱਟਿਆ ਗਿਆ ਹੋਰ ਸਾਈਡ ਨੂੰ ਚਲੀ ਗਈ ਗੱਲ ਉਹ ਸੱਚ ਵੱਲ ਨੂੰ ਨਹੀਂ ਗਈ ਕੁਝ ਗੁਣ ਵੀ ਨੇ ਜੇ ਧਰਮ ਦੇ ਨਾਂ ਤੇ ਦਰਾਏ ਉਹਦਾ ਅਰਥ ਹੋਰ ਜੇ ਧਰਮ ਦੇ ਨਾਂ ਤੇ ਦਾਨ ਕੁਝ ਹੋਰ ਹੈ ਨਾਮ ਦੀ ਜਗ੍ਹਾ ਦੂਆ ਦਾਨ ਹੋ ਦਾਨ ਬਦਲ ਲਿਆ ਨਾ ਜੀ ਨੂੰ ਛੱਡ ਕੇ ਜਾਤ ਤੇ ਆ ਗਈ ਸਾਰੀ ਗੱਲ ਜਾਤ ਤੇ ਵਰਤਣ ਵਾਲੀਆਂ ਚੀਜ਼ਾਂ ਸਾਰੀਆਂ ਦਾਨ ਮੰਨ ਲਿਆ ਉਹ ਤਾਂ ਫਿਰ ਦਾਤਾ ਇੱਕੋ ਹੀ ਹੈ ਸਦਾ ਦਾਤਾ ਹੈਗਾ ਫਿਰ ਵਿੱਚ ਦਾਦਾ ਜਾਂ ਦੂਆ ਬਣਦਾ ਆ ਕੇ ਤੁਹਾਨੂੰ ਤੋੜ ਚਲੀ ਗਈ ਗੱਲ ਫਿਰ ਦਾਦਾ ਦਾਤਾ ਇੱਕ ਨਾ ਕੋ ਜਿਹੜਾ ਬਿਖਾਰੀ ਮੰਗ ਕੇ ਲਿਆਉਂਦਾ ਅੱਗੇ ਉਹ ਦਾਨ ਕਰੇ ਕਿ ਦਾਨ ਬਣਿਆ ਜਾਊਗਾ ਦਾਨ ਨਹੀਂ ਬਣਿਆ ਜਾਂਦਾ ਉਹਦਾ ਉਹਦਾ ਹੀ ਜਿੱਥੋਂ ਆਇਆ ਹੋਇਆ ਹੈ ਜੇ ਲੰਗਰ ਚੱਲਦਾ ਹੈ ਜਿਹਨੇ ਇਕੱਠਾ ਕਰਕੇ ਲਿਆਇਆ ਲੰਗਰ ਚਲਾ ਰਿਹਾ ਉਹਦਾ ਕੁਝ ਜਿਨ੍ਹਾਂ ਨੇ ਦਿੱਤਾ ਉਹਦਾ ਹੀ ਹੈ ਉਹ ਵਿਚਾਲੇ ਅੱਜ ਤਾਂ ਮਾੜੀ ਬੁੱਢੀ ਸੇਵਾ ਵਿਚਾਲੇ ਅੱਜ ਸਾਡੇ ਕੀ ਕਹਿੰਦੇ ਨੇ ਜੇ ਕਰਦੇ ਨੇ ਗੰਦਰ ਛੱਡਦੇ ਨੇ ਕਹਿੰਦਾ ਦਾਣਾ ਪਾਣੀ ਗੁਰੂ ਦਾ ਟੈਲ ਸੇਵਾ ਗੁਰਸਿੱਖਾਂ ਦੀ ਤਾਂ ਬਣਾਇਆ ਸੀ ਇਹ ਭਲੇਖਾ ਨਾ ਪੈ ਜਵੇ ਵੀ ਅਸੀਂ ਦਾਨ ਕੀਤਾ ਦਾਣਾ ਪਾਣੀ ਦਾ ਗੁਰੂ ਦਾ ਪਰਮੇਸ਼ਰ ਦਾ ਜਿਹੜਾ ਅਸੀਂ ਪੰਜ ਸਿੰਘਾਂ ਨੂੰ ਕੋਈ ਸਿਖਾਇਆ ਹੈ ਨਾ ਲੰਗਰ ਦਾਣਾ ਬਾਣੀ ਨਹੀਂ ਦਾਦਾ ਹੈ ਚਾਹੇ ਦੁੱਧ ਸੀ ਚਾਹੇ ਖੀਰ ਸੀ ਚਾਹੇ ਕੜਾ ਪ੍ਰਸ਼ਾਦ ਸੀ ਦਾਣਾ ਬਾਣੀ ਗੁਰੂ ਕਾਇ ਸਿਖਾਇਆ ਸੀ ਗੁਰੂ ਕਾ ਦਾ ਇਹ ਭਾਸ਼ਾ ਗੁਰਮੁਖੀ ਦਾਣਾ ਬਾਣੀ ਗੁਰੂ ਕਾ ਟਹਿਲ ਸੇਵਾ ਸਾਡੇ ਤੇ ਟਹਿਲ ਸੇਵਾ ਵਿਪਕਾਰ ਦਾ ਸਿਖਾਤਾ ਬਸ ਭਾਸ਼ਾ ਇਹਨਾਂ ਗੁਰਬਾਣੀ ਦੇ ਅਨਸਾਰ ਉਹ ਭਾਸ਼ਾ ਕਿੱਥੇ ਗਈ ਕਿੱਥੇ ਗਈ ਭਾਸ਼ਾ ਉਹ ਭਾਸ਼ਾ ਨੇ ਜੀਵਨ ਬਦਲਦਾ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਪਾਪੀ ਪਾਪੀ ਹੁੰਦਾ ਹੁਕਮ ਦਾ ਵਿਰੋਧ ਕਰਦਾ ਪਾਪ ਪਾਪ ਕਰੀ ਜਾਏ ਹੋ ਅਸੰਖ ਪਾਪੀ ਪਾਪ ਪਾਪ ਕਰ ਜਾਏ ਕਰ ਕਰ ਰਾਣੇ ਨੂੰ ਸਹੀ ਹੈ ਕਰੀ ਜਾਏ ਨਾ ਲਗਾਤਾਰ ਕਰੀ ਜਾਂਦੇ ਨੇ ਕਰ ਜਾਂਦਾ ਇਹੋ ਜੂ ਕਰਕੇ ਚਲੇ ਜਾਂਦੇ ਨੇ ਕਰੀ ਜਾਏ ਨਾ ਉਹ ਲਗਾਤਾਰ ਕਰੀ ਜਾਂਦੇ ਨੇ ਬਾਪ ਹਟਦੇ ਨਹੀਂ ਹਣ ਉਹਨੂੰ ਵਿਰੋਧ ਕਰੀ ਜਾਂਦੇ ਨੇ ਪਿੱਛੇ ਬਥੇਰਾ ਕੀਤਾ ਹੁਣ ਵੀ ਕਰੀ ਜਾਂਦੇ ਨੇ ਇੱਕ ਪਾਪ ਕਰਕੇ ਦੋ ਪਾਪ ਕਰਕੇ ਹਜ਼ਾਰ ਪਾਪ ਕਰਕੇ ਹਟੇ ਨਹੀਂ ਲਗਾਤਾਰ ਕਰੀ ਜਾਂਦੇ ਨੇ ਸਮਝ ਨਹੀਂ ਇਹ ਪਾਪ ਹੈ ਕਿਸੇ ਨੇ ਦੱਸਿਆ ਹੀ ਨਹੀਂ ਇਹ ਪਾਪ ਹੈ ਜੋ ਪਾਪ ਹੈ ਕਿਸੇ ਨੇ ਦੱਸਿਆ ਨਹੀਂ ਜੋ ਦੱਸਿਆ ਪਾਪ ਹੈ ਇਹਨਾਂ ਧਰਮਾਂ ਨੇ ਡੁਪਲੀਕੇਟ ਧਰਮਾਂ ਨੇ ਜੋ ਪਾਪ ਹੈ ਇਹਨਾਂ ਨੂੰ ਪਤਾ ਨਹੀਂ ਜੋ ਪਾਪ ਨਹੀਂ ਉਹ ਦੱਸ ਗੁਰਬਾਣੀ ਹੈ ਪਾਪ ਨੂੰ ਅਮਰੇ ਵਸਣਾ ਹੀ ਕਿਹੜਾ ਪਾਪ ਨੂੰ ਜਿਹੜੇ ਦੂਜੇ ਧਰਮ ਕਹਿੰਦੇ ਨੇ ਪਾਪ ਨੂੰ ਸਾਡੇ ਵਸੇ ਜਿਹੜਾ ਪਾਪ ਕੀਤਾ ਉਹ ਕਿਹਨੇ ਕੀਤਾ ਉਹ ਕੀਤਾ ਮਨ ਨੇ ਜੋ ਕੁਝ ਕੀਤਾ ਸੋ ਮਨ ਕੀ किया की पाप और की किया गलती जो ਕੀਤੀ ਕਿਹਨੇ ਕੀਤੀ ਮਨ ਨੇ ਮੁੰਡਾ ਮੁੰਡਾ ਜਾਏਗਾ ਨਾ ਸਿਰ ਸਿਰ ਨੂੰ ਐਵੇਂ ਸਜ਼ਾ ਦੇ ਦਿੱਤੀ ਤਾਂ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾ ਸਰੀਰ ਦੇ ਕੇਸ ਕਾਦੇ ਮੁੰਡੇ ਵੀ ਗਲਤੀ ਮੰਨਦੀ ਸਿਰ ਮੁੰਨ ਲਿਆ ਗੱਲ ਕਿੱਥੇ ਤੇ ਕਿੱਥੇ ਮਾਰ ਕੇ ਕੀ ਸਿੱਖਿਆ ਦਿੱਤੀ ਹੈ ਬਸ ਕੇਸ ਕਿਉਂ ਬਣਾਤਾ ਕੀ ਗਲਤੀ ਹੋ ਗਈ ਸਿਰ ਤੇ ਵਿਚਾਰੇ ਤੇ ਜੇ ਕੇਸ ਨੇ ਜੂੜਾ ਕੀਤਾ ਹੋਇਆ ਕੋਈ ਚੀਜ਼ ਮਾੜੀ ਮੋਟੀ ਬਣਦੀ ਹੈ ਸਿੱਧੀ ਤਾਂ ਨਹੀਂ ਸਿਰ 'ਚ ਵੱਜਦੀ ਧੁੱਪ ਤੇ ਕਰ ਜੇ ਕੇਸ ਨੇ ਸਿਰ ਦੀ ਖੋਪੜੀ ਦੀ ਸੇਫਟੀ ਵਾਸਤੇ ਨੇ ਉਹਨਾਂ ਦਾ ਕੋਈ ਮਤਲਬ ਹੈ ਤੂੰ ਹਰ ਵਿਚਾਰੇ ਨੂੰ ਸਾਫ਼ ਕਰਦਾ ਗੰਜਾ ਕਰਦਾ ਹਰ ਵਕਤ ਉਹਨੂੰ ਖਤਰਾ ਹੈ ਕਿਸ ਨੂੰ ਡਾਇ ਖਾਏ ਜੋ ਕੁਝ ਕੀਆ ਸੋ ਮੰਨ ਗਿਆ ਇੱਥੇ ਲੈਣ ਦੀ ਗੱਲ ਜੋ ਕੁਝ ਕੀਆ ਸੋ ਮੰਨ ਗਿਆ ਹੱਥ ਪੈਰ ਕੁਝ ਨਹੀਂ ਕਰਦੇ ਜਿਹੜੀ ਜਨਤਾ ਕੇ ਬਸ ਕੁਝ ਨਹੀਂ ਸਰੀਰ ਦੇ ਅਸਰ ਕੀ ਸਰੀਰ ਮੈਂ ਕਰੂਗਾ ਸਰੀਰ ਦਾ ਕੋਈ ਨਵੇੜਾ ਹੁੰਦਾ ਸਰੀਰ ਇੱਥੇ ਰਹਿ ਜਾਂਦਾ ਮਿੱਟੀ ਮਿੱਟੀ ਚਲੀ ਜਾਂਦੀ ਹੈ ਇਹਨਾਂ ਨੇ ਮਨ ਨੂੰ ਮਾਫ ਕਰਕੇ ਸਾਰਾ ਸਰੀਰ ਦੇ ਬਾਹਰ ਪੁੰਟਲ ਕਿਤੇ ਸਰੀਰ ਤੇ ਖੜ ਜਾਂਦੇ ਨੇ ਜਾ ਕੇ ਕਿਤੇ ਮਨ ਤੇ ਖੜ ਜਾਂਦੇ ਨੇ ਕਿਤੇ ਆਤਮਾ ਤੇ ਕਿਤੇ ਸਰੀਰ ਤੇ ਇੱਕ ਥਾਂ ਟਿਕਦੇ ਹੀ ਨਹੀਂ ਝੂਠਾ ਕਿਵੇਂ ਟਿਕੂਗਾ ਇੱਕ ਗੱਲ ਤੇ ਟਿਕ ਨਹੀਂ ਸਕਦਾ ਝੂਠਾ ਅਸੰਗ ਪਾਪੀ ਪਾਪ ਕਰੀ ਜਾਣੇ ਕਰੀ ਜਾਂਦੇ ਨੇ ਕਰ ਜਾਣੇ ਜੇ ਲਫ਼ਜ਼ ਹੁੰਦਾ ਨਾ ਕਿਤੇ ਚਲੇ ਕਰਕੇ ਹੋ ਪਾਪੀ ਲਗਾਤਾਰ ਜ਼ਿੰਦਗੀ ਆਪਣੇ ਜੀਵਨ ਵਿੱਚ ਪਾਪ ਕਰੀ ਹੋ ਜਾਂਦੇ ਨੇ ਹੋ ਲਗੇ ਨੇ ਪਿੱਛੇ ਜਿਹੜੇ ਪਾਪ ਤੇ ਸੰਸਾਰ ਹਟਾ ਰਿਹਾ ਪਾਪ ਹੈ ਉਹਦੀ ਇਸੇ ਕਰਕੇ ਸੰਸਾਰੀਆਂ ਨਾਲ ਭਗਤਾਂ ਦਾ ਜੋੜ ਨਹੀਂ ਹੁੰਦਾ ਭਗਤ ਕੌਣ ਨੇ ਭਗਤ ਸਾਰੇ ਸੱਚਖੰਡ 'ਚ ਰਹਿਣ ਵਾਲੇ ਨੇ ਵਿਚਾਲੇ ਕੋਈ ਲੋਕ ਨਹੀਂ ਹੋ ਰਹੇਗਾ ਤਿੰਨ ਲੋਕ ਹੈ ਸੰਸਾਰ ਦੇ ਵਿੱਚ ਨੇ ਅਲੋਕ ਜਿਹੜਾ ਹੈਗਾ ਚੌਥਾ ਲੋਕ ਚੌਥਾ ਪਦ ਤੁਰਿਆ ਪਦ ਉਹ ਸੱਚਖੰਡ ਜਿੰਨੇ ਸੱਚਖੰਡ ਦੇ ਵਾਸੀ ਨੇ ਸਾਰੇ ਹੀ ਭਗਤ ਨੇ ਜਦ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਭਗਤ ਬਹੁਵਚਨ ਹੈ ਤੇ ਭਗਤ ਕੌਣ ਹੋਏ ਫਿਰ ਜੋੜ ਕੀਦਾ ਨਹੀਂ ਆਉਂਦਾ ਗੁਰਬਾਣੀ ਦਾ ਖਿਆਲ ਕੀਤਾ ਭਗਤਾਂ ਦਾ ਖਿਆਲ ਹੈ ਬਾਣੀ ਭਗਤਾਂ ਦੀ ਸਾਰੀ ਬਾਣੀ ਭਗਤਾਂ ਦੀ ਹੋ ਹੈ ਸਾਰੀ ਉਹ ਬਾਣੀ ਭਗਤਾਂ ਦੀ ਜਿਹੜਾ ਹਿਰਦੇ 'ਚ ਵਸਦਾ ਜਿਹਨੂੰ ਆਪ ਕੇ ਹੈ ਮਨ ਮੈਂ ਆਪ ਮਨ ਆਪਣੇ ਮਾ ਹੈ ਹਿਰਦੇ 'ਚ ਕੌਣ ਵਸਦਾ ਭਗਤ ਵਸਦਾ ਇੱਕ ਭਗਤ ਮੇਰੇ ਹੀਰੇ ਵਸਦਾ ਸੱਚ ਖੜ ਸਾਰੇ ਹੀ ਭਗਤ ਨੇ ਕੋਈ ਗੁਰੂ ਨਹੀਂ ਉੱਥੇ ਗੁਰੂ ਉਹਨਾਂ ਦਾ ਸਾਰਿਆਂ ਦਾ ਹੁਕਮ ਹੈ ਗੁਰੂ ਕੌਣ ਹੈ ਸ਼ਬਦ ਹੈ ਜੋ ਸਾਂਝਾ ਉਹਨਾਂ ਦਾ ਫਰਮਾਨ ਹੈ ਉਹਨੂੰ ਫਰਮਾਨ ਵੀ ਕਿਹਾ ਹੈ ਉਹਨੂੰ ਫਰਮਾਨ ਕਿਹਾ ਹੈ ਜੋ ਫਰਮਾਨ ਹੈ ਉਹਨਾਂ ਦਾ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਫਰਮਾਤਾ ਤੈਂ ਫਰਮਾਨ ਸੱਚਾ ਹੈ ਕੱਲੇ ਕੱਲੇ ਦਾ ਹੁਕਮ ਹੈ ਕੱਲੇ ਦਾ ਵੀ ਹੋਈ ਹੈ ਸਾਰਿਆਂ ਦਾ ਵੀ ਹੋਈ असंग पापी पाप करी जाने हाँ। असंग कूड़े और कूड़े फिरा है असंग कूड़े और कूड़े फिरा है किन्ना झूठ बोलने वाले ने थे कूड़े और ने कूड़े और कौन है उन्हें जो ने चोर आराम को झूठे ने ਝੂਠ ਬੋਲਣਾ ਪੈਂਦਾ ਸੰਸਾਰ ਨੂੰ ਠਗਣ ਵਾਸਤੇ ਅੱਖਾਂ ਮੀਚਣੀਆਂ ਪੈਂਦੀਆਂ ਸੰਸਾਰ ਨੂੰ ਠਗਣ ਵਾਸਤੇ ਬਗਲਾ ਇਹ ਕਹਿੰਦੇ ਤਪਾਲੀਏ ਲੋਭੀ ਹੈ ਆਂਖ ਤਾਂ ਹੁੰਦਾ ਠਗਣ ਕੋ ਸੰਸਾਰ ਨਾਗ ਪਕੜੇ ਇਹਦੇ ਵਿੱਚ ਨਾਗ ਪਕੜੇ ਠਗਣ ਕੋ ਅੱਖੀ ਤਾਂ ਵਿੱਚ ਨਾਗ ਪਕੜੇ ਠਗਣ ਕੋ ਸੰਸਾਰ ਇਹ ਉਹਨਾਂ ਦੀ ਲਿਸਟ ਹੈ ਸਾਰਿਆਂ ਦੀ ਹੋਰ ਦਾ ਅਰਥਾਂ ਦੀ ਲੋੜ ਨਹੀਂ ਅਗਲੇ ਕਰਨ ਦੀ ਧਰਮ ਨੂੰ ਜਿਨ੍ਹਾਂ ਨੇ ਧੰਦਾ ਬਣਾਇਆ ਉਹਨਾਂ ਦੀ ਲਿਸਟ ਹੈ ਦਿੱਤੀ ਕਿਉਂ ਜਿਹੜੇ ਆਪ ਉਹ ਜਿਹੜੇ ਧਰਮੀ ਸੀ ਉਹਨਾਂ ਨੇ ਦੂਏ ਪਾਸੇ ਨੂੰ ਘਲਤੀ ਲਿਸਟ ਆਪ ਫਰਦੇ ਤੇ ਨਾ ਆਪਣੇ ਕੇਲਿਆਂ ਨੂੰ ਢਾਲਦੀ ਇਹ ਗੱਲ ਕਿ ਦੁਨੀਆ ਦੇ ਲੋਕ ਹੈ ਜਨ ਤੁਸੀਂ ਕਹੇ ਜੋ ਤੁਸੀਂ ਦੁਨੀਆ ਤੋਂ ਬਾਹਰ ਹੋ ਉਹ ਉਹ ਲੋਕ ਦਾ ਉਹ ਚੀਜ਼ ਮੰਨਦੇ ਨੇ ਜੋ ਤੁਸੀਂ ਬਣਾਈ ਹੈ ਉਹਨਾਂ ਨੂੰ ਜੋ ਪੜ੍ਹਾਈ ਤੁਸੀਂ ਕਰਾਈ ਹੈ ਉਹ ਪੜ੍ਹਾਈ ਕੀਤੀ ਉਹਨਾਂ ਨੇ ਜ਼ਿੰਮੇਵਾਰ ਕੌਣ ਹੈ ਗਲਤ ਪੜ੍ਹਾਈ ਦਾ ਸੰਸਾਰ ਦੇ ਗਲਤ ਪੜ੍ਹਾਈ ਦੇ ਜ਼ਿੰਮੇਵਾਰ ਉਹਨੇ ਜੋ ਪੜ੍ਹਾਈ ਕਰਾ ਰਹੇ ਨੇ ਵੀ ਜ਼ਿੰਮੇਵਾਰ ਨੇ ਸੰਗ ਕੂੜਿਆਰ ਕੂੜੇ ਫਰਾਹੇ ਸੰਗ ਕੂੜਿਆਰ ਝੂਠੇ ਨੇ ਅਸੰਗ ਮਲੇ ਕੋਈ ਪਰਵਾਹ ਨਹੀਂ ਉਹਨਾਂ ਨੂੰ ਅਸੀਂ ਝੂਠੇ ਆ ਜਗਾ ਜਗਾ ਤੋਂ ਝੂਠੇ ਸਾਬਤ ਹੁੰਦੇ ਨੇ ਸੁਧਾਰ ਨਹੀਂ ਕਰਦੇ ਕੂੜੇ ਹੀ ਫਿਰ ਜਾਂਦੇ ਨੇ ਐਨੇ ਢੀਠ ਨੇ ਝੂਠ ਦਾ ਸੁਧਾਰ ਨਹੀਂ ਕਰਦੇ ਝੂਠ ਬੋਲਣ ਦਾ ਨਹੀਂ ਕਰਦੇ ਕੂੜੇ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਸਿੱਧਾ ਨੂੰ ਕੋਈ ਸ਼ਰਮ ਨਹੀਂ ਝੂਠੇ ਹੋ ਗਏ ਕੋਈ ਸ਼ਰਮ ਨਹੀਂ ਅਸਲ 'ਚ ਕਹਿੰਦੇ ਹਿੱਟ ਕਰ ਰਹੇ ਨੇ ਪੜਤ ਨੂੰ ਕੋਈ ਸ਼ਰਮ ਨਹੀਂ ਝੂਠਾ ਸਾਬਤ ਹੋ ਗਿਆ ਜੋ ਉਹਨਾਂ ਨੇ ਪਿੱਛੇ ਕੀਤਾ ਪਿੱਛੇ ਉਹ ਇੱਥੇ ਸਮਾਪਤ ਕੀਤਾ ਇਸ ਪੌੜੀ ਤਾਂ ਜਿਹੜਾ ਉਹਨਾਂ ਦਾ ਯਾਤਰਾ ਉਹ ਸਮਾਪਤ ਕੀਤੀ ਹੋਈ ਹੈ ਸਾਰੀ ਉਹ ਉਹਨਾਂ ਨੇ ਆਪਣੀ ਹਿਸਟਰੀ ਲਿਖੀ ਜੋ ਦੇਖਿਆ ਬਾਹਰ ਜਿਹਨਾਂ ਨੇ ਵਾਹ ਸਮਾਪਤ ਕਰਕੇ ਲਿਖ ਦਿੱਤੀ ਸਾਨੂੰ ਘਰ ਬੈਠਿਆਂ ਨੂੰ ਪਤਾ ਲੱਗ ਗਿਆ ਵਿਆਹ ਕੁਛ ਹੈ ਸੰਸਾਰ ਚ ਇੱਥੇ ਬੈਠੇ ਤੁਹਾਨੂੰ ਦੱਸਦਾ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਐਨੇ ਕੁਛ ਹੈ ਜਿੱਥੇ ਜਾਓਗੇ ਪੂਰਬ ਪੱਛਮ ਉੱਤਰ ਦੱਖਣੇ ਹੁੰਦਾ ਸਾਰੇ ਕਿਤੇ ਚਲੇ ਜਾਓ ਅਸਾਂ ਕਮਲੇਸ਼ ਮਾਲ ਪੱਖ ਖਾਣੇ ਅਸਾਂ ਮਲੇਸ਼ ਬਲੇਸ਼ ਕੌਣ ਹੈ ਇਤੋਂ ਸਾਫ ਜਾ ਹਰੋ ਮਲੇਸ਼ ਧਾਨ ਲੈ ਪੂਜੇ ਪ੍ਰਾਣ ਧਰਮ ਕਾਲ ਨੇ ਦੀ ਗੱਲ ਧਰਮ ਦੇ ਨਾਮ ਤੇ ਜਿਹੜਾ ਝੂਠ ਬੋਲ ਕੇ ਧਾਨ ਲਿਆ ਇਸ ਤਰ੍ਹਾਂ ਮਲੀਨ ਬੁੱਧੀ ਨਾਲ ਮਨ ਵਿੱਚ ਮੈਲ ਰੱਖ ਕੇ ਜਿਹੜਾ ਲਿਆ ਹੋਇਆ ਨਾ ਦੱਸ ਕੇ ਵੀ ਤੇਰੇ ਤੇ ਯਾਦ ਰਾਇਆ ਤੇਰੇ ਤੇ ਉਹ ਗਰਾਇਆ ਡਰਾ ਕੇ ਉਹਦੇ ਦਾਨ ਲੈਣਾ ਵਹਿਮ ਚ ਪਾ ਕੇ ਦਾਨ ਲੈਣਾ ਇਹ ਮਲੇਸ਼ ਹੈ ਫਿਰ ਧਰਮ ਆਦਮੀ ਲਊਗਾ ਇਹ ਤਾਂ ਇਹ ਸਾਫ ਹੋ ਗਿਆ ਵੀ ਲਿਸਟ ਧਰਮ ਆਦਮੀ ਦੀ ਹੈ ਦੂਆ ਮਲੇਸ਼ ਕੀ ਕਹੂਗਾ ਉਹਦਾ ਵਿਚਾਰੇ ਕਿਰਤ ਕਰਦੇ ਨੇ ਖਾਂਦੇ ਨੇ ਮਲੇਸ਼ ਉਹ ਹੈ ਜਿਹੜਾ ਚੜਾਵੇ ਦਾ ਧਾਨ ਖਾਂਦਾ ਮਲੇਸ਼ ਖਾਲਸਾ ਵੀ ਕਹਿੰਦੇ ਸੀ ਜਿਹੜਾ ਚੜਾਵੇ ਦੇ ਤਾਂ ਤੇ ਨਿਰਭਰ ਹੋ ਜਾਂਦਾ ਸੀ ਉਸ ਨੂੰ ਲੇਖ ਨਾਲ ਸੰਬੰਧਿਤ ਜਿਹੜੇ ਸਿੰਘ ਉਦੋਂ ਜਿਵੇਂ ਮਨੀ ਸਿੰਘ ਸੀ ਇਹ ਸੀ ਇਹ ਕਰਦੇ ਸੀ ਨਾ ਚੜਾਵੇ ਵਾਲਾ ਧਾਨ ਨਹੀਂ ਸੀ ਕਰਦੇ ਪੋਥੀਆਂ ਲਿਖਦੇ ਸੀ ਕੁਝ ਕੰਮ ਕਰਦੇ ਸੀ ਉਹ ਪੋਥੀਆਂ ਕੋਈ ਲੈ ਜਾਂਦਾ ਸੀ ਉਹ ਭੇਡਾਂ ਦੇ ਜਾਂਦਾ ਸੀ ਉਹਨਾਂ ਦੀ ਇੱਕ ਹੁੰਦੀ ਸਮਝੋ ਮਿਹਨਤ ਹੋ ਜਾਂਦੀ ਸੀ ਉਹ ਵੀ ਰੋਟੀ ਜੋ ਉਹਨਾਂ ਦਾ ਖਰਚਾ ਨਹੀਂ ਸੀ ਦਾ ਦਾਲ ਰੋਟੀ ਦੇ ਬੰਦ ਖਾਣੇ ਕੋਈ ਨਹੀਂ ਕੱਪੜੇ ਪਹਿਨਦੇ ਨਹੀਂ ਸੀ ਜਦ ਖਰਚਾ ਹੀ ਇੰਨਾ ਘੱਟ ਸੀ ਉਹ ਡਿਪੈਂਡੈਂਟ ਹੀ ਨਹੀਂ ਹੋਏ ਕਿਸੇ ਧਾਰਮਿਕ ਆਦਮੀ ਜਿੰਨਾ ਖਰਚਾ ਘਟਾਊਗਾ ਉਹਨਾਂ ਹੀ ਵਧੀਆ ਧਾਰਮਿਕ ਰਹੂਗਾ ਜਿਹੜੇ ਵੀ ਵੀ 50 50 ਲੱਖ ਦੀਆਂ ਕਾਰਾਂ ਜਾਣਗੇ ਉਹ ਬਾਦ ਨਹੀਂ ਰਹੇ ਖਰਚਾ ਵੱਧ ਜਾਊਗਾ ਬੀਬੀ ਪੰਜਾਬ ਦੇ ਚੇਲੇ ਨਾਲ ਜਾਣਗੇ ਬਾਹਰ ਉਹ ਤਾਂ ਖਰਚਾ ਵਧੂਗਾ ਉਹ ਡਿਪੈਂਡੈਂਟ ਹੋ ਜਾਣਗੇ ਜਦੋਂ ਡਿਪੈਂਡੈਂਟ ਹੋ ਗਿਆ ਹੈ ਤਰ ਗਿਆ ਡਿਪੈਂਡੈਂਟ ਦਾ ਇੱਕ ਤੇ ਹੀ ਰਹੇ ਬਸ ਪਹਿਲੇ ਡਿਪੈਂਡੈਂਟ ਨੌਕਰੀ ਕਿਹਦੀ ਹੋ ਸਕਦੀ ਹੈ ਅਸੰਖ ਮਰੇਜ ਮਾਲਪਾ ਖਾਹੇ ਅਸੰਗ ਨਿੰਦਕ ਸਿਰ ਕਰੇ ਭਾ ਅਸੰਗ ਨਿੰਦਕ ਨਿੰਦਕ ਨੇ ਬਹੁਤ ਸਾਰੇ ਤਾਂ ਗੁੰਨਾ ਸੱਚ ਦਾ ਵਿਰੋਧ ਕਰਨ ਵਾਲੇ ਸੱਚ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਸੱਚ ਤੇ ਨੁਕਸ ਕਰਨ ਵਾਲੇ ਨਿੰਦੋ ਹੁੰਦਾ ਸੱਚ ਨੁਕਸ ਕਰਨ ਵਾਲੇ ਜਿਹਦੇ ਨੁਕਸ ਨਾ ਹੋਵੇ ਉਹਦੇ ਵਿੱਚ ਨੁਕਸ ਸਾਬਤ ਕਰਨਾ ਨਹੀਂ ਨਿੰਦਿਆ ਨੁਕਸ ਹੈ ਨਹੀਂ ਹੈ ਉਹਦੇ ਕਮਜ਼ੋਰ ਉਹਦੀ ਕੋਈ ਕਿਸੇ ਮਾੜੀ ਜੀ ਗੱਲ ਨੂੰ ਕਮੀ ਨੂੰ ਵਧਾ ਚੜਾ ਕੇ ਕਰ ਤੂੰ ਦੀ ਪੁਆਇੰਟ ਕਹਿਣਾ ਨਦਿਆ ਜਿਹਦੀ ਉਹ ਕਮੀ ਹੈ ਕਮੀ ਜਿੰਨਾ ਉਹਦਾ ਗੁਣਾ ਗੁਣ ਜਿੰਨਾ ਉਹਦਾ ਔਗਣਾ ਔਗਣ ਉਹ ਠੀਕ ਠੀਕ ਦੱਸਣਾ ਨਦਿਆ ਨਹੀਂ ਔਗਣਾ ਨੂੰ ਛਪਾਉਣਾ ਤੇ ਗੁਣਾ ਗੁਣਾ ਨੂੰ ਛਪਾਉਣਾ ਔਗਣਾ ਨੂੰ ਵਧਾ ਕੇ ਦੱਸਣਾ ਨਦਿਆ ਗੁਰਬਾਣੀ ਨੇ ਤਾਂ ਨਹੀਂ ਇਸ ਇਦਾਂ ਕਰਨ ਤੋਂ ਰੋਕਿਆ ਸਮਾ ਰੋਕਿਆ ਉਹ ਜਿਹੜੀ ਹੈ ਨਾ ਜਿਹਦੇ ਕਹਿੰਦੇ ਇਸਤਰੀ ਬਰਾਬਰ ਹੈ ਅਸਲ 'ਚ ਉੱਥੇ ਵੀ ਇਹੀ ਵਰਤਿਆ ਹੋਇਆ ਉੱਥੇ ਇਹ ਕਹੇ ਸੋ ਕਿਉਂ ਮੰਦਾ ਆਖੀਆ ਜਿਤ ਜਮਨਾ ਇਹ ਵਕਤ ਤੁਸੀਂ ਕਿਉਂ ਛੱਡ ਗਏ ਕਿ ਸਾਰੇ ਭਗਤ ਰਾਜਾਨ ਭਗਤਾਂ ਨੂੰ ਮੰਨਿਆ ਦੂਰਾਂ ਨੂੰ ਰਾਜੇ ਨਹੀਂ ਮੰਨਿਆ ਹੋਇਆ ਗੁਰਬਾਣੀ ਰਾਜਾਨ ਦਾ ਸੰਸਾਰੀ ਰਾਜੇ ਨਹੀਂ ਹਨ ਸੰਸਾਰੀ ਰਾਜੇ ਨੂੰ ਗੁਰਬਾਣੀ ਰਾਜਾ ਮੰਨਦੀ ਨਹੀਂ ਇਹ ਅਰਥ ਰਾਜਾ ਦਾ ਕਰਦੇ ਨੇ ਰਾਜੇ ਦਾ ਨੀਚ ਹੁੰਦੇ ਨੇ ਰਾਜੇ ਦਾ ਸੀਨ ਹੈ ਮੁਕਦਮ ਕੁੱਤੇ ਨੇ ਇਹ ਤਾਂ ਪੈਦਾ ਕਰਕੇ ਨਾ ਗਲਤੀ ਕੀਤੀ ਹੈ ਇਹ ਪੈਦਾ ਕਰਕੇ ਕੋਈ ਆਸਾਨ ਨਹੀਂ ਕੀਤਾ ਕਿਸੇ ਨੇ ਉਹਨੇ ਲੋਕਾਂ ਤੇ ਜ਼ੁਲਮ ਕੀਤਾ ਹੈ ਤੂੰ ਪੈਦਾ ਕਰਦਾ ਜ਼ਾਲਮ ਇੱਕ ਉਹਦੇ ਕ੍ਰੈਡਿਟ ਨਹੀਂ ਉਹਨੂੰ ਮਿਲ ਸਕਦਾ ਕ੍ਰੈਡਿਟ ਮਿਲੂ ਭਗਤ ਦਾ ਜੋ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋ ਲੈਣ ਮਰਾਏ ਇਹ ਜੀ ਵੀ ਤਾਂ ਅਸਲੀ ਨਹੀਂ ਪੈਦਾ ਕੀਤੇ ਨੇ ਗੱਲ ਸਿਰਫ ਇੱਥੇ ਭੁਗਤਾਂ ਦੀ ਦੂਏ ਰਾਜਾ ਦੀ ਗੱਲ ਨਹੀਂ ਹੈ ਦੂਏ ਰਾਜਾ ਨੂੰ ਰਾਜਾ ਮੰਨਦੀ ਨਹੀਂ ਬਣੀ ਕੋਈ ਹਰ ਸਮਾਨ ਨਹੀਂ ਰਾਜਾ ਜਦ ਇੱਕ ਵਾਰ ਕਹਿੰਦਾ ਹੈ ਲਾਗੂ ਹੋਏ ਰਹੂ ਹਰ ਜਗ੍ਹਾ ਹੀ ਇਹ ਲਾਗੂ ਰਹੂਗਾ ਪਰ ਸੰਸਾਰੀ ਆਦਮੀ ਕਿਉਂਕਿ ਸੰਸਾਰੀ ਬੋਲੀ ਜਾਣਦੇ ਨੇ ਉਹਨਾਂ ਦੇ ਦਿਮਾਗ ਵਿੱਚ ਬਾਹਰਲੇ ਰਾਜੇ ਰਾਜੇ ਫਸੇ ਹੋਏ ਨੇ ਉਹ ਨਿਕਲਦੇ ਹੀ ਨਹੀਂ ਉਹਨਾਂ ਦੇ ਦਿਮਾਗ ਤੋਂ ਇਹ ਭਗਤ ਜੀ ਨੇ ਪੈਦਾ ਕੀਤੇ ਨੇ ਇਹ ਅਵਤਾਰ ਕਿਨੇ ਪੈਦਾ ਕੀਤੇ ਨੇ ਇਹ ਭਗਤ ਤੁਸੀਂ ਇਹਦਾ ਕਿਉਂ ਇਸ ਇਸਤਰੀ ਦਾ ਇਹ ਵੀ ਦੱਸਦੇ ਹੋ ਵੀ ਦੱਸਦੇ ਇਹ ਗਲਤੀਆਂ ਨੇ ਬਹੁਤ ਜ਼ਿਆਦਾ ਨੇ ਮੰਨਦੇ ਹਾਂ ਪਰ ਆ ਭਗਤ ਕਿਉਂ ਸਿਰਫ ਮੰਨਦਾ ਹੀ ਬੰਦਾ ਕਿਉਂ ਕਹਿੰਦੇ ਹੋ ਗੱਲ ਇੰਨੀ ਹੋ ਗਈ ਹੋਈ ਹੈ ਇਹਦਾ ਅਰਥ ਇਹ ਨਹੀਂ ਬਰਾਬਰ ਹੈ ਉਹ ਜਿਹੜੇ ਇੱਕ ਤਰਫਾ ਵਿਦਵਾਨ ਇੱਕ ਤਰਫਾ ਇੱਕ ਪਾਸੜੇ ਲਿਖੀ ਜਾਂਦੇ ਹੁੰਦੇ ਨੇ ਜਿਆਦਾ ਵਿਦਵਾਨ ਲਿਖਦੇ ਨਹੀਂ ਲਿਖਦੇ ਨੇ ਇੱਕ ਪਾਸੜੇ ਲਿਖੀ ਜੇ ਤਾਂ ਸਿਰਫ ਗੱਲ ਕਰੋ ਦੀ ਸਿਰਫ ਤੇ ਕਰਨੀ ਉਹਦਾ ਨੁਕਸ ਦੱਸਣਾ ਹੀ ਨਹੀਂ ਜਿਵੇਂ ਸਾਡੇ ਕਰਦੇ ਨੇ ਝਾੜੀ ਹੁਣ ਤੇ ਕਰਦੇ ਰਹੇ ਨੇ ਝਾੜੀ ਕੀ ਕਰਦੇ ਰਹੇ ਨੇ ਇਹ ਕੁਝ ਕਰਦੇ ਰਹੇ ਨੇ ਗੁਰਮਤਿ ਅਨਸਾਰ ਨਹੀਂ ਇਹਨਾਂ ਨੇ ਲਿਖਿਆ ਹੈ ਗੁਰਮਤਿ ਅਨਸਾਰ ਨਹੀਂ ਪ੍ਰਚਾਰਿਆ ਨਾ ਇਹਨਾਂ ਨੂੰ ਪ੍ਰਚਾਰਨਾ ਹੁੰਦਾ ਨਰਦਮਰਾਨ ਜੋ ਲਿਖਿਆ ਸੀ ਉਹ ਗਾਹਾਂ ਨੂੰ ਤੁਹਾਨੂੰ ਦੱਸਿਆ ਸੀ ਵੀ ਜੇ ਤੁਸੀਂ ਤੁਸੀਂ ਸਾਕੇ ਲਿਖਣੇ ਨੇ ਜੱਗਾ ਲਿਖਿਆ ਸੀ ਉਹਨਾਂ ਨੇ ਆਪਣੀ ਭਗਾੜੀ ਦੀ ਐ ਦੋ ਐਸ ਪੰਤਰੇ ਜੇ ਜਾ ਕੇ ਪ੍ਰਚਾਰ ਕਰੀਦਾ ਹੁੰਦਾ ਐ ਤੋਂ ਗਾਹਾਂ ਨਹੀਂ ਜਾਈਦਾ ਲੋਕ ਗਾਹਾਂ ਜਾਂਦੇ ਸੀ ਆ ਲਿਖਿਆ ਨਾ ਸੋ ਕੇ ਬੰਦਾ ਆਖੀਏ ਨਹੀਂ ਇਹ ਤੇ ਘੜੇ ਸਾਡੀ ਰੱਖੀ ਗੁਰਮਤਿ ਨਾਲ ਕੋਈ ਜੁੜੇ ਹੀ ਨਹੀਂ ਅੰਨੇ ਹੋ ਗਏ ਪ੍ਰਚਾਰ ਐਕਸਾਈਟ ਕਰਦੇ ਰਹੇ ਨੇ ਲੋਕਾਂ ਨੂੰ ਐਕਸਾਈਟ ਗੱਲ ਮਰਵਾਉਣ ਵਾਸਤੇ ਗਿਆਨ ਨਹੀਂ ਕਿਸੇ ਕੋਲ ਹੈ ਨਾ ਦਿੱਤਾ ਐਕਸਾਈਟ ਕਰਕੇ ਜਦੋਂ ਲੋੜ ਪੈਣੀ ਹੈ ਸਿਆਸਤਦਾਨਾਂ ਨੇ ਮਰਵਾ ਲੈਣ ਪਿੱਛੋਂ ਆਪ ਧੋਲਾ ਕਰ ਲੈਣੀ ਕਿਉਂ ਰਾਜ ਵਾਸਤੇ ਚਲੇ ਗਏ ਨਾ ਸਿਆਸਤ ਵਾਸਤੇ ਰਹੇ ਨੇ ਸਿੱਖਾਂ ਇਹਨੂੰ ਇਸਤੇਮਾਲ ਕਰ ਲਓ ਮਰਵਾ ਲਓ ਐਕਸਾਈਟ ਕਰਕੇ ਬੇਵਕੂਫ ਬਣਾ ਕੇ ਰੱਖੋ ਆਪ ਬੰਦ ਕਮਰੇ 'ਚ ਵੀਡੀਓ ਕਰ ਲਓ ਜਾਂ ਰਾਜ ਮਿਲੇ ਕਹਿੰਦਾ ਬਾ ਹੁਣ ਠੀਕ ਹੈ ਠੀਕ ਹੈ ਹੁਣ ਚੁੱਪ ਕਰ ਲਓ ਹੁਣ ਗੜੇ ਮੁਰਦੇ ਨਾ ਢਾਲੋ ਖਾੜੋ ਫਿਰ ਇਹ ਕਹਿ ਲਓ ਇਹ ਸਭ ਬਲੈਕਮੇਲ ਕੀਤਾ ਨਾ ਇਹ ਇਹ ਦਾ ਹਿਸਾਬ ਲੈਣਾ ਪੈਣਾ ਹੋਰ ਕੀ ਕਰਨਾ ਪੈਣਾ ਇਹ ਹਿਸਾਬ ਲੈਣਾ ਪੈਣਾ ਆਉਣ ਵਾਲੀ ਸੰਗਤ ਆਉਣ ਵਾਲੇ ਜਿਹੜੇ ਜਾਗਰੂਕ ਹੋਣ ਕੇ ਇਹਨਾਂ ਦੇ ਖਾਨਦਾਨਾਂ ਨੂੰ ਕਹਿਣਗੇ ਵੀ ਇਹਨਾਂ ਦੇ ਬਚ ਕੇ ਰਹੋ ਲੋਕਾਂ ਤੇ ਜੋ ਧੀਰ ਮਲੀਆਂ ਨੂੰ ਹੁਣ ਤੇ ਖਾਲਸੇ ਕਾ ਧੀਰ ਮਲੀਆਂ ਦਾ ਦਵਾਰ ਨਹੀਂ ਕਰਨਾ ਰਾਮ ਰਈਆ ਨਾਲ ਤੁਸੀਂ ਨਹੀਂ ਕਰਨਾ ਫੇਰ ਇਹ ਰਾਮ ਰਈਆ ਧੀਰ ਮਲੀਆਂ ਨੇ ਸਾਰੇ ਤੂੰ ਸਿੱਖਾ ਸਿੱਖਾ ਜਾ ਵੜੇ ਉਹ ਰਾਮ ਰਈਆ ਧੀਰ ਮਲੀਆਂ ਵੀ ਤਾਂ ਹੁਣ ਸਿੱਖਣੇ ਕਿੱਥੇ ਨੇ ਉਹ ਸਾਡੇ ਵਿੱਚੇ ਨੇ ਤੁਸੀਂ ਉਹਨਾਂ ਤੋਂ ਸਿੱਖੀ ਦੀ ਆਸ ਕਿਵੇਂ ਕਰੋਗੇ ਇਹ ਰਾਮ ਹੈ ਧੀਰ ਮਲੀਆਂ ਗਾਈ ਹੋਈ ਹੈ ਬਨੇਰੀ ਉਹ ਬਾਕੀ ਡੁੱਬੇ ਸੀ ਸਾਰਾ ਮੁਲਕ ਸੀ ਚਮਕੌਰ ਸਾਹਿਬ ਘੇਰਾ ਪਾਇਆ ਹੋਇਆ ਫੌਜ ਨਹੀਂ ਸੀ ਇੰਨੀ ਆ ਲਿਖਿਆ ਹੈ ਤਾਂ ਦੇਖ ਲੋ ਪਬਲਿਕ ਮੁਲਕ ਦਾ ਪਬਲਿਕ ਪਿੰਡਾਂ ਨੇ ਅੱਜ ਸਿੱਖ ਨੇ ਕੱਲ ਉਹਨਾਂ ਦੇ ਬਜ਼ੁਰਗ ਜਿਹੜੇ ਘੇਰਾ ਪਾਈ ਖੜੇ ਸੀ ਡਰਦੇ ਸਰਕਾਰ ਤੋਂ ਚਾਹੇ ਡਰਦੇ ਕਹਿ ਲੋ ਪਰ ਘੇਰਾ ਤਾਂ ਗੁਰੂ ਨੂੰ ਪਾਇਆ ਹੋਇਆ ਸੀ ਗਣੇਸ਼ ਗਏ ਉਹਨੇ ਘੋੜੀ ਨਹੀਂ ਦਿੱਤੀ ਨੰਬਰਦਾਰ ਨੇ ਅੱਜ ਸਿੱਖਣੇ ਸਾਰੇ ਇਹ ਜਿਹੇ ਸਿੱਖ ਗੁਰੂ ਦੇ ਸਿੱਖ ਨਹੀਂ ਹੁੰਦੇ ਕਹਿੰਦੇ ਇਹ ਜਿਹੇ ਨਹੀਂ ਮੈਨੂੰ ਚਾਹੀਦੇ ਦਾਦਾ ਅੱਜ ਸਾਰੇ ਸਿੱਖ ਨੇ ਉਹ ਆਪਣੀ ਗੱਦਾਰੀ ਕਰਨਗੇ ਪਕਲਾ ਰਾਇਪੁਰ ਵਾਲਿਆਂ ਨੇ ਚੌਧਰੀਆਂ ਕੋਲ ਭੇਜੇ ਸਨ ਦਲਾਇਆ ਗੁਰਦੁਆਰਾ ਨਾਲ ਤੋਂ ਹਾਂ ਦਲਾਇਆ ਗੁਰਦੁਆਰਾ ਜਿਹੜਾ ਹੈਗਾ ਹੁਣ ਤੋਂ ਬਣਾਇਆ ਹੋਇਆ ਜਨ ਸਾਹਿਬ ਨਾ ਖਨੀ ਫਲਾਹੀ ਸਾਹਿਬ ਗੁਰਦੁਆਰਾ ਉੱਥੋਂ ਰਾਮਦੇਵ ਤੱਕ ਪੂਰੇ ਨੇ ਉਹਦਾ ਜਵਾਬ ਦੇ ਦਿੱਤਾ ਕੋਟ ਤੋਂ ਨਹੀਂ ਦੇਣਾ ਮੈਂ ਫਾਂਸੀ ਚੜਨਾ ਮੈਂ ਕੌਣ ਸਿੱਖ ਸੀ ਹੁਣ ਤਾਂ ਇਹ ਅਕਾਲੀਆਂ ਦਾ ਰੌਲਾ ਪਾਇਆ ਹੋਇਆ ਜਿਹੜੇ ਆਪ ਰਾਮ ਰਗੇ ਧੀਰ ਮੱਲੀਏ ਨੇ ਇਹਨਾਂ ਦਾ ਰੌਲਾ ਪਾਇਆ ਸਿੱਖ ਨੇ ਸਾਰੇ ਸਿੱਖ ਨੇ ਕਿਹੜਾ ਸਿੱਖ ਹੈ ਇੱਥੇ ਸਿੱਖ ਲੱਗੂਗਾ ਕਸੌਟੀ ਦੇ ਪਤਾ ਲੱਗੀ ਜੂ ਸਿੱਖੀ ਕੀ ਹੁੰਦੀ ਹੈ ਕਸੌਟੀ ਦੇ ਲੱਗੂ ਸਿੱਖ ਹੈ ਜਿਹੜਾ ਖੋਟਾ ਹੈ ਨਹੀਂ ਸਿੱਖ ਐਜੇ ਸਿੱਖਾਂ ਦੀ ਲੋੜ ਨਹੀਂ ਹੈ ਗੁਰੂ ਨੂੰ ਗੁਰੂ ਨੂੰ ਘਰੇ ਦੀ ਲੋੜ ਹੈ ਖੋਟੇ ਦੀ ਕੋਈ ਲੋੜ ਨਹੀਂ ਨਹੀਂ ਤੁਸੀਂ ਕਸੌਟੀ ਤੇ ਲੱਗ ਸਕਦੇ ਮਨੋ ਵੀ ਅਸੀਂ ਘਟਿਆ ਸਿੱਖ ਐ ਤਾਂ ਕਹੋ ਰਿਟਾ ਇੱਕ ਦੂਏ ਦੇ ਗਲ ਪੈਂਦੇ ਨੇ ਤੂੰ ਨਾਲ ਜ਼ਿਆਦਾ ਸਿੱਖ ਆਪਣੇ ਆਪ ਨੂੰ ਤੋਲੋ ਤੁਸੀਂ ਤੂੰ ਇਹਦੇ ਕੀ ਲੈਣਾ ਦੂਆ ਸਿੱਖ ਨਹੀਂ ਸਿੱਖ ਤੁਸੀਂ ਦੂਏ ਦੇ ਲੈਣਾ ਕੀ ਅਸੀਂ ਤੂੰ ਤੇ ਦੂਆ ਸਿੱਖ ਨਹੀਂ ਆਪਣੇ ਆਪ ਨੂੰ ਤੋਲੋ ਲੀਡਰ ਬਣਨ ਨੂੰ ਹਰੇਕ ਤਿਆਰ ਹੈ ਸਿੱਖਾਂ ਦਾ ਸਿੱਖੀ ਤੁਹਾਡੇ ਕੋਲ ਨਹੀਂ ਤੁਸੀਂ ਸਿੱਖੀ ਦਾ ਨਾਮ ਛੱਡ ਕੇ ਹੋਰ ਕਿਸ ਕੋਈ ਰੱਖ ਲਓ ਲੀਡਰਸ਼ਿਪ ਦੀ ਬਾਕੀ ਹੈ ਹੀ ਉਹ ਵਰਡ ਸਿੱਖੀ ਦਾ ਨਾਮ ਹੁੰਦੀ ਹੈ ਗੁਰੂ ਦਾ ਨਾਮ ਨਾਮ ਹੁੰਦਾ ਗੁਰੂ ਨਾਲ ਜੁੜੀ ਹੋਈ ਹੈ ਸਿੱਖੀ ਬਾਣੀ ਨਾਲ ਜੁੜੀ ਹੋਈ ਹੈ ਸਿੱਖੀ ਇਹਨੂੰ ਅਡਰੈਸ ਰਹਿਣ ਦਿਓ ਰਾਜ ਨਾਲ ਲੜਨਾ ਤੁਸੀਂ ਲੜੀ ਜਾਓ ਤੁਹਾਨੂੰ ਕੋਈ ਹਟਾਉਂਦਾ ਲੋਕ ਵੀ ਲੜਦੇ ਹੀ ਨੇ ਸਾਰੇ ਹਿੰਦੂ ਲੜਦੇ ਹੀ ਨੇ ਉਹ ਉੱਥੇ ਲਿਆ ਕੇ ਮੂਰਤੀ ਰੱਖਦੇ ਨੇ ਜਾਂ ਠਾਕਰ ਰੱਖਦੇ ਨੇ ਸਿਆਸੀ ਲੜਾਈ ਲੜਦੇ ਨੇ ਲੜੀ ਜਾ ਕੋਈ ਹਟਾਉਂਦਾ ਪਰ ਇਹ ਸਿੱਖੀ ਨੂੰ ਨਾ ਵੜੋ ਧਰਮ ਨੂੰ ਨਾ ਵੜੋ ਲੜਾਈ ਇਹ ਵੱਖਰੀ ਚੀਜ਼ ਇਹ ਸਾਰਾ ਸ੍ਰਿਸ਼ਟੀ ਕੀ ਕਹਦੇ ਬਸ ਤੁਸੀਂ ਤਾਂ ਕਾਟਾਗਰੀ ਚ ਬੰਦ ਕਰ ਦੋਗੇ ਫਿਰ ਸਿੱਖੀ ਨੂੰ ਵੀ ਅਸੀਂ ਸਿੱਖਾਂ ਦੂਏ ਹੈ ਜੀ ਜਿੱਦ ਸਿੱਖੀ ਫੈਲਣੀ ਹੋਣੀ ਜੇ ਸਿਆਣੇ ਸਿੱਖੀ ਪੈ ਸਿੱਖੀ ਨਹੀਂ ਫੈਲ ਸਕਦੀ ਤਾਂ ਧੈਰਜ ਬੰਦ ਹੋ ਜੂਗੀ ਧੈਰਜ ਦੇ ਬਾਹਰ ਕੱਢਣੀ ਹੈ ਬਸ ਕੈਟਾਗਰੀ ਦੇ ਕਬਜ਼ੇ ਤੋਂ ਬਾਹਰ ਕੱਢਣੀ ਸਿੱਖੀ ਅਲੱਗ ਚੀਜ਼ ਹੈ ਸਾਧ ਤੁਹਾਡੀ ਅਲੱਗ ਚੀਜ਼ ਹੈ ਸੰਸਾਰ ਦਾ ਰਾਜ ਅਲੱਗ ਚੀਜ਼ ਹੈ ਮਾਇਆ ਦੀ ਲੜਾਈ ਅਲੱਗ ਚੀਜ਼ ਹੈ ਸਿੱਖੀ ਦੇ ਨਾਲ ਕੀ ਮਤਲਬ ਜਿਹੜਾ ਮਾਇਆ ਦੀ ਲੜਾਈ ਲੜੂ ਸਿੱਖ ਬੜੇ ਨਹੀਂ ਸਕਦਾ ਸਿੱਖੀ ਵਾਲੇ ਰਾਹ ਤੋਰੇ ਨਹੀਂ ਸਕਦਾ ਲੜੋ ਤੁਸੀਂ ਆਪਣੀ ਲੜਦੇ ਰਹੋ ਅਸੰਗ ਨਿੰਦਕ ਸਿਰ ਕਰਾਂ ਭਾਰ ਅਸੰਗ ਨਿੰਦਕ ਸਿਰ ਕਰਾਂ ਭਾਰ ਅਸੰਗ ਨਿੰਦਕ ਨੇ ਨਿੰਦਕ ਲੱਗੇ ਰਹਿੰਦੇ ਸੀ ਨੈਟਵਰਕ ਬਹੁਤ ਬੜਾ ਸੀ ਪੰਡਤ ਦਾ ਹਰ ਪਿੰਡ ਦੇ ਵਿੱਚ ਗੁਰੂ ਕੱਲਾ ਕੱਲੇ ਕੱਲੇ ਸਿੱਖ ਨੂੰ ਮਸਾ ਉਹਨਾਂ ਨੇ ਸਿੱਖ ਬਣਾਇਆ ਕਿਸੇ ਕਿਸੇ ਪਿੰਡ ਚੋਂ ਉਹ ਫੇਰ ਲੱਗੇ ਨੇ ਉਹਨੂੰ ਸਮਝਾਉਣ ਹਰ ਵਕਤ ਲੱਗੇ ਰਹਿੰਦੇ ਸੀ ਪਰ ਉਹ ਨਹੀਂ ਸੀ ਮੰਨਦੇ ਪੰਡਤ ਉਹਨਾਂ ਕੋਲੋਂ ਲਾਚਾਰ ਹੋ ਜਾਂਦਾ ਸੀ ਜਿਹੜੇ ਸਮਝਦਾਰ ਸੀ ਬੜੀ ਕੋਸ਼ਿਸ਼ ਕਰਦੇ ਤੇ ਆ ਜਿਹੜੇ ਰਾਧਾ ਸਵਾਮੀ ਨੇ ਕਿਤੇ ਉਹੀ ਬਣ ਗਏ ਰਾਧਾ ਸਵਾਮੀ ਕੱਲੇ ਕੱਲੇ ਬੰਦੇ ਤੇ ਲੱਗੇ ਰਹਿ ਬੰਦਾ ਤਾਂ ਤੋੜੇ ਨੇ ਨਾ ਨੇ ਹੁਣ ਤੁਸੀਂ ਤੋੜ ਕੇ ਦਿਖਾਓ ਉਹਨਾਂ ਨੂੰ ਆਪਣਾ ਨੈਟਵਰਕ ਬਣਾ ਲਿਆ ਉਹਨਾਂ ਨੇ ਉਹ ਜੈ ਜੈ ਸਕਰੇ ਹੋ ਜੋ ਨਾ ਸਾਨੂੰ ਤਾਂ ਕੋਈ ਵੀ ਫਰਕ ਸਾਡੇ ਵਾਸਤੇ ਨਹੀਂ ਕੋਈ ਫਰਕ ਹੈ ਫਰਕ ਤਾਂ ਇਹਨਾਂ ਨੂੰ ਜਿਹਨਾਂ ਵੋਟਾਂ ਚਾਹੀਦੀਆਂ ਨੇ ਗੁਰਬਾਣੀ ਉਹ ਵੀ ਪੜ੍ਹਦੇ ਨੇ ਵੀ ਪੜ੍ਹਦੇ ਨੇ ਉਹ ਵੀ ਉਹ ਜਿਹੇ ਅਰਥ ਕਰਦੇ ਨੇ ਵੀ ਕਰਦੇ ਨੇ ਕਈ ਜਗ੍ਹਾ ਨਾ ਇਹਨਾਂ ਨਾਲ ਚੰਗੇ ਅਰਥ ਕਰਦੇ ਨੇ ਕੌਮਲ ਕੌਣ ਸੰਪਰਦਾਇ ਤਾਂ ਨਹੀਂ ਹੈ ਉਹਨਾਂ 'ਚ ਸਾਡਾ ਸਾਮੀ ਸੰਪਰਦਾਇ ਤਾਂ ਨਹੀਂ ਹਨ ਇਹ ਸੰਪਰਦਾਇ ਨੇ ਇਹ ਸਿੱਖਾਂ ਵਾਸਤੇ ਜਾਂ ਲੜਦੇ ਨੇ ਸੰਪਰਦਾਇਕ ਹੋ ਜਾਂਦੇ ਨੇ ਭੇਗ ਨੂੰ ਸਿੱਖ ਮੰਨ ਕੇ ਤਾਂ ਲੜਦੇ ਨੇ ਉਹ ਕੁੜੀ ਨੂੰ ਸਿੱਖੀ ਚੋਂ ਖਾਰਜ ਕਰਦਾ ਨਾ ਵੀ ਤੂੰ ਪਰੋਟੇ ਜਿਹੜੇ ਨੇ ਉਹ ਕਿਸਾਂ ਦੀ ਵਿਆਹ ਵੀ ਕੀਤੀ ਹੈ ਤੇ ਰੋਮਨ ਤਾਂ ਖਾਲਸੇ ਵਾਸਤੇ ਕਾਨੂੰਨ ਸੀ ਗੁਰਦੁਆਰਾ ਇੱਕ ਤਾਂ ਸਿੱਖ ਹੈ ਤੁਹਾਡਾ ਸਿੱਖ ਦਾ ਸਿੰਧੀ ਵੀ ਨੇ ਤੁਸੀਂ ਕਹਿੰਦਾ ਮੈਂ ਸਿੰਧੀ ਸਿੱਖ ਨਹੀਂ ਕਹਿ ਕੇ ਦਿਖਾਓ ਸਿੰਧੀਆਂ ਨੂੰ ਗੁਰਬਾਣੀ ਦੇ ਪਹਿਲਾਂ ਦੀ ਪ੍ਰਵਾਨਤਾ ਸਿੱਖੀ ਕਿਸੇ ਗੁਰੂ ਨੇ ਨਹੀਂ ਕਿਹਾ ਵੀ ਤੁਸੀਂ ਸਿੱਖ ਰੱਖੋ ਕੇਸ ਰੱਖੋ ਕਹਿ ਸਕਦੇ ਹੋ ਤੁਸੀਂ ਪ੍ਰੇਮ ਨਾਲ ਕਹਿ ਸਕਦੇ ਹੋ ਰੱਖ ਲੋ ਪਰ ਮੈਂ ਵਿਚਾਰਧਾਰਾ ਦਾ ਬਦਲੋ ਅਗਲੇ ਦੀ ਵਿਚਾਰਧਾਰਾ ਸਿੱਖੀ ਹੈ ਵਿਚਾਰਧਾਰਾ ਬਦਲੋ ਜਦ ਬਦਲ ਜੂਗੀ ਵਿਚਾਰਧਾਰਾ ਫੇਰ ਬਾਅਦ ਦੀ ਗੱਲ ਹੈ ਸਰੀਰ ਵਾਲੀ ਜਿਹੜਾ ਬਿਲਕੁਲ ਪੱਕ ਗਿਆ ਸੀ ਨਾ ਜਿਹਨੇ ਸਿਰ ਨਾਲ ਮੰਨ ਲਿਆ ਸੀ ਉਹਨੂੰ ਕਿਹਾ ਵੀ ਹੁਣ ਤੂੰ ਅੰਮ੍ਰਿਤ ਛਕ ਹੁਣ ਤੂੰ ਪੌੜ ਲੈ ਲੈ ਤੂੰ ਝੰਡਾ ਵਰਦਾਰ ਹੈ ਸਿੱਖੀ ਦਾ ਰੱਖਸ਼ਕ ਹੈ ਇਹਦਾ ਪ੍ਰਚਾਰ ਦਾ ਤੈਨੂੰ ਸਿਰ ਦੇਣਾ ਪਊਗਾ ਉਹ ਜਿਹੜੇ ਸਟੂਡੈਂਟ ਨੇ ਸਟੂਡੈਂਟ ਰਹਿਣ ਤਾਂ ਸਟੂਡੈਂਟ ਨੇ ਨਾ ਤੁਸੀਂ ਉਹਨਾਂ ਨੂੰ ਕੁਝ ਵਿਚਾਰਧਾਰਾ ਦੱਸੋ ਫਿਰ ਦੱਸ ਕੇ ਸਮਝਾਓ ਉਹ ਗੱਲ ਕਹਾ ਸਮਝਾ ਕੇ ਕਹਿ ਦਿਓ ਦੱਸਿਓ ਉਹਦਾ ਤੁਹਾਨੂੰ ਨਹੀਂ ਪਤਾ ਆਪ ਨਹੀਂ ਕਰ ਰਹੇ ਹੋ ਤਾਂ ਤੁਸੀਂ ਵਿਚਾਰਧਾਰਾ ਨਹੀਂ ਸਿੱਖੀ ਨੂੰ ਬਣਿਆ ਹੋਇਆ ਹਰ ਮਤ ਇੱਕ ਵਿਚਾਰਧਾਰਾ ਹੁੰਦੀ ਹੈ ਪੇਖ ਨਹੀਂ ਹੁੰਦੀ ਰਸਮ ਪਾਸ਼ਾ ਜੀ ਨੇ ਭੇਜ ਦਿੱਤਾ ਖੁਦ ਲਿਖਦੇ ਨੇ ਕਹੂ ਨਾ ਭੇਜ ਬੀਜ ਹੂੰ ਅਲੇਖ ਬੀਜ ਬੀਜ ਹੂੰ ਮੈਂ ਨਾਮ ਦਾ ਬੀਜ ਬੀਜੇ ਸਾਰਿਆਂ ਦੇ ਅੰਦਰ ਜਿਹੜਾ ਲੇਖੇ ਤੋਂ ਪਰੇ ਹੈ ਮੈਂ ਭੇਖਣਾ ਨਹੀਂ ਭੇਜਣ ਵਾਲਾ ਜੇ ਤੁਸੀਂ ਕਹੋ ਸਾਰੇ ਭੇਖ ਜਿਹੜਾ ਦਸਤਾ ਪਾ ਲਈਏ ਵੀ ਗੁਰੂ ਵਾਲੇ ਬਣ ਜਾਾਂਗੇ ਕਹੋ ਨਾ ਭੇਜ ਭੇਜੂ ਕਹਿੰਦੇ ਨੇ ਆਪਣੇ ਮਨ ਜਿਹਨੇ ਭੇਜ ਦਿੱਤਾ ਉਹ ਖੁਦ ਲਿਖਦਾ ਜੇ ਭੇਸ ਦਿੱਤਾ ਉਹ ਲਿਖ ਵੀ ਗਿਆ ਵਰਦੀ ਹੈ ਬੇਵਕੂਫ ਨਹੀਂ ਹੈਗਾ ਇਹ ਨਾਨਕ ਨੀਚ ਕਹੇ ਵਿਚਾਰ ਨਾਨਕ ਨੀਚ ਕਹੇ ਵਿਚਾਰ ਇਹ ਜਿਹੜੇ ਉਦਾਸੀ ਸੀ ਉਦਾਸੀਆਂ ਦਾ ਬਾਣਾ ਉਦਾਸੀਆਂ ਦਾ ਰਿਹਾ ਉਹਨਾਂ ਨੂੰ ਕਿਹਾ ਨਹੀਂ ਅੰਮ੍ਰਿਤ ਛਕ ਲਓ ਉਹਨਾਂ ਨੂੰ ਕਿਹਾ ਨਹੀਂ ਬਾਣਾ ਬਦਲ ਲੋ ਔੜੇ ਸਾਹਿਬ ਨਾਲ ਸੀ ਨਾ 585 ਰਸਤ ਬਰਾਬਰ ਮਿਲਦੀ ਸੀ ਉਹਨਾਂ ਨੂੰ ਗੁਰੂ ਘਰ ਠੀਕ ਆ ਨਹੀਂ ਲੜੇ ਭੱਜ ਕੇ ਅਲੱਗ ਗੱਲ ਪਰ ਉਹਨਾਂ ਨੂੰ ਇਹ ਤਾਂ ਨਹੀਂ ਕਿਹਾ ਵੀ ਸਿੱਖੀ ਦਾ ਪ੍ਰਚਾਰ ਨਾ ਕਰੋ ਇਹ ਸਿੱਖੀ ਤੁਸੀਂ ਨਾ ਪੜੋ ਇੱਥੋਂ ਦੇਖ ਲਓ ਵੀ ਉਦਾਸੀ ਨਾਲ ਨੇ ਔੜੇ ਸਾਹਿਬ ਉਹਨਾਂ ਨੂੰ ਕਿਵੇਂ ਬਰਦਾਸ਼ਤ ਨਹੀਂ ਹੁੰਦਾ ਸੀ ਜੇ ਕੋਈ ਪੜਦਾ ਹੈ ਸੁਣਦਾ ਹੈ ਕੁਝ ਉਹਨੂੰ ਸਮਝ ਆਉਂਦੀ ਹੈ ਮਾੜੀ ਮੋਟੀ ਕੰਮ ਸਗਾ ਉਹਦੀ ਮੱਤ ਤੋਂ ਖਿਲਾਫ ਹੈ ਉਹਦੇ ਕਦੇ ਦਾ ਦਿਮਾਗ ਜਾਊਗਾ ਵੀ ਆਹ ਗੱਲ ਠੀਕ ਹੈ ਜੇ ਕਬੀਰ ਨੇ ਉਹ ਗੱਲ ਸੁਣ ਲਈ ਮਗਰ ਵਾਲੀ ਤਾਂ ਹੀ ਉਹ ਜਾਗਿਆ ਵੀ ਗੱਲ ਆ ਵੀ ਇੱਕ ਧਰਮ ਮਗਰ ਜਿੱਗਿਆ ਉਹ ਤੇ ਖੋਜ ਕੀਤੀ ਗੁਰਮਤ ਪ੍ਰਗਟ ਹੋ ਗਈ ਤੁਸੀਂ ਬੰਦੇ ਕਰਦੇ ਹੋ ਵੀ ਇਹਨੂੰ ਪੜਨਾ ਨਹੀਂ ਦੇਣਾ ਕਿੱਥੇ ਦੀ ਗੱਲ ਹੈ ਆਪ ਪੜਨਾ ਨਹੀਂ ਕਿਸੇ ਨੂੰ ਪੜਨ ਦੇਣਾ ਆਪ ਸਮਝਣਾ ਨਹੀਂ ਕਿਸੇ ਨੂੰ ਸਮਝਣ ਦੇਣਾ ਉਹ ਕੈਟਾਗਰੀ ਤੇ ਚੱਲਦੀ ਹੋਈ ਹੈ ਫਿਰ ਉਹਨਾਂ ਦੀ ਉਹਨਾਂ ਦੀ ਉਹ ਕੈਟਾਗਰੀ ਚੱਲਦੀ ਹੈ ਨਾਨਕ ਨੀਚ ਕਹੇ ਵਿਚਾਰ ਇਹ ਸਾਰੇ ਨੀਚਾਂ ਨੇ ਵਿਚਾਰ ਕੀਤੀ ਉੱਤੇ ਨੀਚ ਕੌਣ ਨੇ ਨੀਚ ਕਹਿੰਦੇ ਕਿਹਨੂੰ ਨੇ ਗੁਰਬਾਣੀ ਕਿਹਨੂੰ ਨੀਚ ਕਹਿੰਦੀ ਹੈ ਖਸਮ ਸਾਰੇ ਤੇ ਕਮਜਾਦ ਨਾਨਕ ਨਾਵੇ ਬਾਜ ਸੁਣਾ ਜਿਹਦੇ ਅੰਦਰ ਨਾਮ ਨਹੀਂ ਹੈ ਜੋ ਸੱਚ ਨਾਲ ਨਹੀਂ ਜੁੜਿਆ ਹੋਇਆ ਸਾਰੇ ਨੀਚ ਨੇ ਹੁਣ ਆਪਣੇ ਆਪਣੇ ਅੰਦਰ ਝਾਤੀ ਮਾਰ ਲੈਣ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਨੇ ਵੀ ਨਾਮ ਕਿੰਨੇ ਦੇ ਕੋਲ ਕਿੰਨੇ ਗੁਰੂ ਬਾਣੀ ਦੀ ਸਮਝ ਉਹ ਤੁਸੀਂ ਤਾਂ ਆਪ ਨੀਚ ਹੋ ਤਾਂ ਹੀ ਨੀਚ ਕੰਮ ਕਰਦੇ ਹੋ ਅੰਦਰ ਝਾਤੀ ਮਾਰ ਲਓ ਵੀ ਕਿਤੇ ਅਸੀਂ ਆ ਨੀਚਤਾ ਕਾਦੀ ਸਾਡੀ ਸਾਤੇ ਆ ਗਲਤ ਕੰਮ ਕਰਾ ਰਹੀ ਇਹ ਭਗਤੀਆਂ ਤੁਹਾਨੂੰ ਮੌਕਾ ਦਿੰਦੀਆਂ ਨੇ ਵਿਚਾਰਨ ਦਾ ਵੀ ਆ ਗਲਤ ਦਿਸ਼ਾ ਵਿੱਚ ਨੂੰ ਜਿਹੜਾ ਅਸੀਂ ਜਾ ਰਹੇ ਹਾਂ ਨੀਚਤਾ ਕਰਕੇ ਤਾਂ ਨਹੀਂ ਜਾ ਰਹੇ ਸਾਡੇ ਅੰਦਰ ਨੀਚਤਾ ਹੈ ਇਹ ਸ਼ਬਦ ਗੁਰੂ ਬਾਣੀ ਸਾਰੇ ਸਾਰੀਆਂ ਪੌੜੀਆਂ ਚੜ ਕੇ ਆਏ ਅਸੀਂ ਕਿਸੇ ਸ਼ਬਦ ਗੁਰੂ ਨਾਲ ਇਹ ਠੀਕ ਆ ਆਦਮੀ ਦੀ ਭਾਸ਼ਾ ਹੀ ਹੈ ਫੁੱਲਾਂ ਸਾਰਿਆਂ ਦੇ ਵਿੱਚ ਬਾਕੀ ਪੌੜੀਆਂ ਜਿਹਨਾਂ ਨੇ ਖੜੇ ਹੋ 84 ਦਾ ਆਖਰੀ ਪੌੜੀ ਤੇ ਖੜੇ ਹੋ ਜੇ ਕੋਈ ਪਿੱਛੇ ਗਲਤੀ ਕਰੀ ਆ ਉਹਨੇ ਉਹਨੂੰ ਪਤਾ ਹੀ ਨਹੀਂ ਸੀ ਨਾਲੇ ਜੇ ਗਲਤੀ ਕਰੀ ਅੰਗਰੇਜ਼ਾਂ ਨੂੰ ਆਪ ਪਤਾ ਹੈ ਕਿ ਕੇਸ ਰੱਖਣੇ ਚਾਹੀਦੇ ਨਹੀਂ ਚਾਹੀਦੇ ਬੱਚਿਆਂ ਨੂੰ ਪਤਾ ਹੁੰਦਾ ਤੁਹਾਨੂੰ ਕੀ ਅੰਗਰੇਜ਼ਾਂ ਜਿਹੜੇ ਸਿੱਖ ਬਣੇ ਨੇ ਸਾਡੇ ਸਿੱਖਾਂ ਨੂੰ ਹਜ਼ਾਰ ਵਰਦੇ ਚੰਗੇ ਨੇ ਦੇਖੋ ਜਿਹੜਾ ਦੂਜਾ ਬਣਦਾ ਹੁੰਦਾ ਜਾਂ ਤਾਂ ਬਣਦਾ ਨਹੀਂ ਹੁੰਦਾ ਜੇ ਬਣਦਾ ਫਿਰ ਪੂਰਾ ਬਣਦਾ ਹੁੰਦਾ ਅਸੀਂ ਤਾਂ ਪਹਿਲੇ ਹੀ ਸਿੱਖ ਜਾਂਦੇ ਸਾਡਾ ਕੀ ਰੋਣਾ ਸੀ ਕਿਦੋਂ ਬਣਨਾ ਸੀ ਉਹਨਾਂ ਨੇ ਬਣਨਾ ਸੀ ਬਣੇ ਬਣਾਇਆ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਬਾਰੇ ਨਾ ਜਾਵੇ ਇੱਕ ਵਾਰ ਮੈਂ ਇੱਕ ਵਾਰ ਕੀ ਮੈਂ ਤਾਂ ਵਾਰ-ਵਾਰ ਕਰਵਾਉਣ ਜਾਣਾ ਤੇ ਜੋਤ ਜੋ ਤੁਧ ਭਾਵੈ ਸਾਈ ਭਲੀ ਕਾ ਹੈ ਨਿਰੰਕਾਰ ਤੂੰ ਹਮੇਸ਼ਾ ਰਹਿਣਾ ਰਹਿਣ ਵਾਲਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਨਾਉਨ ਹੈ ਨਿਰੰਕਾਰ ਨਾਉਨ ਹੈ ਨਿਰਾਕਾਰ ਐਡਜੈਕਟਿਵ ਐਡਜੈਕਟਿਵ ਨਿਰਾਕਾਰ ਉਹ ਜਿਹਦਾ ਆਕਾਰ ਨਹੀਂ ਹੁੰਦਾ ਨਿਰੰਕਾਰ ਵਾਲਾ ਆਕਾਰ ਰਹਿਤ ਆਕਾਰ ਰਹਿਤ ਨਾਉ ਨਾਉ ਤੇਰਾ ਨਿਰੰਕਾਰ ਹੈ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ ਨਾਉ ਹੈ ਉਹਦਾ ਹੈ ਵਾਹਿਗੁਰੂ ਨੇ ਉਹਦਾ ਨਾਉ ਦਾ ਨਿਰੰਕਾਰ ਸਾਧ ਨਹੀਂ ਹੁੰਦਾ ਗੁਰਬਾਣੀ ਚੋਂ ਵਾਹਿਗੁਰੂ ਦਾ ਨਾਉ ਸਾਧ ਕਰੋ ਕਿਤੇ ਗੁਰਬਾਣੀ ਚੋਂ ਕਿਤੇ ਨਹੀਂ ਸਾਧ ਹੁੰਦਾ ਉਹਦਾ ਨਾਉ ਵਾਹਿਗੁਰੂ ਹੈ ਵੈਰੂ ਦਾ ਜਸ ਹੈ ਜਸ ਤਾਂ ਹੈ ਜਸ ਤਾਂ ਫਿਰ ਉਹਦਾ ਨਾਮ ਦਾ ਸੰਖ ਨੇ ਕਹਾ ਜਾਣ ਗੁਣਵਾਚਕ ਨਾਮ ਤਾਂ ਉਹਦੇ ਸੰਖ ਨੇ ਜਿਹੜੇ ਸਾਡੇ ਤੇ ਪਰਪਕਾਰ ਇੱਕ ਤਾਂ ਪਰਪਕਾਰ ਵਾਲੇ ਨਾਮ ਨੇ ਜਿਹੜੇ ਸਾਡੇ ਤੇ ਪਰਪਕਾਰ ਕਰਦਾ ਜੀਵਾਂ ਤੇ ਉਹ ਨਾਮ ਨੇ ਇੱਕੋ ਨਿਰੰਕਾਰ ਇਸ ਕਰਕੇ ਆਕਾਰ ਕੋਈ ਨਹੀਂ ਅਸੀਂ ਵੀ ਸਾਰੇ ਨਿਰਾਕਾਰ ਹਾਂ ਨਿਰਾਕਾਰ ਦਾ ਜੀਵ ਵੀ ਹੈ ਪਰ ਨਿਰੰਕਾਰ ਨਹੀਂ ਹੈ ਨਿਰਾਕਾਰ ਜੀਵ ਵੀ ਹੈ ਪਰ ਨਿਰੰਕਾਰ ਨਹੀਂ ਹੈ ਕਿਉਂ ਨਹੀਂ ਹੈ ਮਾਇਆ ਚਾਹੇ ਦੇਖਦਾ ਅੱਗਾ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਤੇ ਸੱਚਖੰਡ ਵਸੇ ਇਹ ਮਾਇਆ ਜਵਾਦਾ ਹੈ ਨਿਰਾਕਾਰ ਘਰ ਰਿਜੈਕਟਿਵ ਇਹਦੇ ਨਾਲ ਵੀ ਲੱਗ ਜੂਗਾ ਜੀਵ ਨਾਲ ਵੀ ਲੱਗ ਜੂਗਾ ਸ਼ਾਇਦ ਹੁਣ ਸਮਝ ਆਈ ਹੋਊਗੀ ਕੀ ਗੱਲ ਕੀ ਕਹਿਣੀ ਚਾਹੁੰਦਾ ਸੀ ਮੈਂ ਜੱਦੀ ਰਹਿ ਜਾਂਦੀ ਸਮਝ ਅੱਧੀ ਆਉਣੀ ਸੀ ਗੱਲ ਨਿਰਾਕਾਰ ਨਿਰਾਕਾਰ ਜੀਵ ਵੀ ਹੈ ਨਿਰੰਕਾਰ ਨਹੀਂ ਹੈ ਇਹ ਜਮਣ ਮਨ ਹੈ ਨਿਰੰਕਾਰ ਨਹੀਂ ਨਿਰੰਕਾਰ ਕਾਲ ਹੋਊਗਾ ਇੱਕ ਹੋਏਗਾ ਹੁਕਮ ਹੈ ਜਦ ਇਹ ਕੋਈ ਤਾਂ ਉਪਮਾ ਫਿਰ ਨਾਮ ਕਰ ਫਿਰ ਨਾਮ ਚ ਸਮਾਜੀ ਨਿਰਾਕਾਰ ਹੋਣਾ ਹੋਰ ਗੱਲ ਹੈ ਨਿਰੰਕਾਰ ਹੋਣਾ ਹੋਰ ਗੱਲ ਅਸੰਖ ਨਾਮ ਅਸੰਖ ਥਾਪ ਹੁਣ ਇਹਦਾ ਨਾਮ ਜੀਵ ਹੈ ਇਹਦਾ ਨਾਮ ਆਤਮਾ ਹੈ ਪ੍ਰਾਤਮਾ ਇਹਦੇ ਲੱਗਣਾ ਨਹੀਂ ਹੈ ਨਿਰੰਕਾਰ ਇਹਦਾ ਨਾਮ ਨਹੀਂ ਹੈ ਹੁਣ ਇਹਦੇ ਨਾਮ ਵੱਖਰੇ ਨੇ ਜੀਵਾਤਮਾ ਹੈ ਪ੍ਰਾਤਮਾ ਹੈ ब्रह्म के है ब्रह्मा के है पार ब्रह्म के है पूर्ण ब्रह्म के है क्या पार ब्रह्म बना फिर अहंकार पुनीत जी अवस्था है अहंकार की है पवित्र पवित्र पवित्र पुनीत पुनीत अवस्था अहंकार की जिसे बिमल नैन है अहंकार ਮਦਰ ਮੈਨ ਨੇ ਰੰਕਾਰ ਉਹ ਨੰਦ ਲੰਬੜੇ ਵਾਲ ਨੇ ਨਿਰੰਕਾਰ ਉਹ ਜਿਹਦਾ ਨਕਸ਼ਾ ਦੱਸਿਆ ਨਾ ਉਹ ਨਿਰੰਕਾਰ ਹਾਂਜੀ